ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਸ਼ਲੋਕ 12 ਤੇ ਵਧੇਕ ਮਹੱਲਾ ਪਹਿਲਾ ਉਤੰਗੀ ਪੈ ਹੋਰੀ ਗਹਿਰੀ ਗੰਭੀਰੀ ਸਸੜ ਸੁਈਆ ਕਿਉ ਕਰੀ ਨਿਵਣ ਨਾ ਜਾਏ ਥਣੀ ਗੱਚ ਜੇ ਲੱਗਾ ਗਿੜਵੜੀ ਸਖੀਏ ਧੌਲ ਹਰੀ ਸੇ ਪੀਟਾ ਦੇ ਡਿਟ ਮੈਂ ਮੁੰਦ ਨਾ ਗਰਭ ਥਣੀ ਸੁਣ ਮੁੰਦੇ ਹਰਨਾਖੀਏ ਗੂੜਾ ਵਹਿਣ ਅਪਾਰ ਪਹਿਲਾ ਵਸ ਜਾਣ ਕੈ ਤਾਂ ਕੀ ਚੈ ਵਪਾਰ ਦੋਹੀ ਦਿੱਤੈ ਦੁਰਜਨਾ ਮਿਤਰਾਂ ਕੋ ਜੈਕਾਰ ਜਿਤ ਦੋਹੀ ਸੱਜਣ ਮਿਲਨ ਲਹੋ ਮੁੰਦੇ ਵਿਚਾਰ ਤਨ ਮਨ ਦੀਜੈ ਸੱਜਣਾ ਐਸਾ ਹਸਣਸਾਰ ਤੇ ਸੋ ਨੇਹੁ ਨ ਕੀਚੀ ਜੇ ਦਿਸੈ ਚੱਲਣ ਹਾਰ ਨਾਨਕ ਜਿਨੀ ਏਵ ਕਰ ਬੁਝਿਆ ਤਨਾ ਵਿਟੋ ਕੁਰਬਾਨ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਚੜਨ ਕਲ ਤਾਹੂ ਖਰੇ ਸੁਜਾਨ ਵੰਨਾ ਏਨੀ ਕਪਰੀ ਚੜ ਚਖੜੋ ਹਾੜ ਲਹਰੀ ਵਾਂ ਲਖੇ ਸਰੀ ਸਤਗੁਰ ਸਿਉ ਆਲਾਏ ਬੇੜੇ ਡੁੱਬਣ ਨਾਏ ਭਾਉ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤ ਨ ਰਹਿਓ ਕੋਈ ਭਾਈ ਬੰਦੀ ਏ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ ਹੈ ਹੈ ਕਰਕੇ ਓਹ ਕਰੇਨ ਗੱਲਾ ਪਿੱਟਣ ਸਿਰ ਖੋਹੇਨ ਨਾਉ ਲੈਣ ਅਰ ਕਰਨ ਸਮਾਏ ਨਾਨਕ ਤਿਨ ਬਲਿਹਾਰੈ ਜਾਏ ਰੇ ਮਨ ਡੀਗ ਨਾ ਡੋਲੀਐ ਸਿੱਧਾ ਮਾਰਗ ਧਾਓ ਪਾਛੈ ਬਾਗ ਡਰਾਵਣੋ ਆਗੇ ਅਗਨ ਤਲਾਉ ਸਾਸੇ ਜੀਰਾ ਪਰ ਰਹੋ ਮਾ ਕੋ ਅਵਰ ਨ ਢੰਗ ਨਾਨਕ ਗੁਰਮੁਖ ਛੁਟਿਐ ਹਰ ਪ੍ਰੀਤਮ ਸਿਉ ਸੰਗ ਬਾਗ ਮਰੈ ਮਨ ਮਾਰਿਐ ਜਿਸ ਸਤਿਗੁਰ ਦੀਖਿਆ ਹੋਵੇ ਆਪ ਪਛਾਣੈ ਹਰ ਮਰੈ ਗੋ ਨ ਮਰਣਾ ਹੋਵੇ ਕੀਚੜ ਹਾਥ ਨ ਬੂਢੀ ਏਕਾ ਨਦਰ ਨਿਹਾਲ ਨਾਨਕ ਗੁਰਮੁਖ ਉਪਰੇ ਗੁਰ ਸਰਵਰ ਸੱਚੀ ਪਾਲ ਅਗਨ ਮਰੈ ਜਲ ਲੋੜ ਲਓ ਵਿਣ ਗੁਰ ਨਿਤ ਜਲ ਨਾਹੇ ਜਨਮ ਮਰੈ ਪਰਮਾਈਐ ਜੇ ਲਖ ਕਰਮ ਕਮਾਹੇ ਜਾਂ ਜਾਗ ਆਦ ਨ ਲੱਗੀ ਜੇ ਚੱਲੈ ਸਤਿਗੁਰ ਭਾਏ ਨਾਨਕ ਨਿਰਮਲ ਅਮਾਰ ਪਾਦ ਗੁਰ ਹਰਿ ਮੇਲੇ ਮਿਲਾਏ ਕੱਲਰ ਕੇਰੀ ਛੱਪੜੀ ਕਉਆ ਮਲ ਮਲ ਨਾਏ ਮਨ ਤਨ ਮੈਲਾ ਆਗੁਣੀ ਚਿੰਜ ਭਰੀ ਗੰਧੀ ਆਏ ਸਰਵਰ ਹੰਸ ਨਾ ਜਾਣਿਆ ਕਾ ਕੁਪੰਖੀ ਸੰਗ ਸਾਗਤ ਸਿਉ ਐਸੀ ਪ੍ਰੀਤ ਖੈ ਬੂਝੋ ਗਿਆਨੀ ਰੰਗ ਸੰਤ ਸਭਾ ਜੈਕਾਰ ਕਰ ਗੁਰਮੁਖ ਕਰੋ ਕਮਾਓ ਨਿਰਮਲ ਨਾਮ ਨਾਨਕਾ ਗੁਰ ਤੀਰਥ ਦਰਿਆਓ ਜਨਮੇ ਕਾ ਫਲ ਕਿਆ ਗਣੀ ਜਾਂ ਹਰਿ ਭਗਤ ਨ ਭਾਉ ਪੈਦਾ ਖਾਦਾ ਬਾਦ ਹੈ ਜਾਂ ਮਨ ਦੂਜਾ ਭਾਉ ਵੇਖਣ ਸੁਣਨਾ ਝੂਠ ਹੈ ਮੁਖ ਝੂਠਾ ਆਲਾਓ ਨਾਨਕ ਨਾਮ ਸਲਾਹ ਤੂੰ ਹੋਰ ਹਉ ਮੈਂ ਆਵੋ ਜਾਓ ਹੈਨ ਬਿਰਲੇ ਨਾਹੀ ਖਣੇ ਫੈਰ ਫਕੜ ਸੰਸਾਰ ਨਾਨਕ ਲੱਗੀ ਤੁਰ ਮਰੈ ਜੀਵਨ ਨਾਹੀ ਤਾਣ ਚੋਟੈ ਸੇਤੀ ਜੋ ਮਰੈ ਲੱਗੀ ਸਾ ਜਿਸ ਨੂੰ ਲਾਏ ਤਿਸ ਲੱਗੈ ਲੱਗੀ ਤਾ ਪ੍ਰਮਾਨ ਪਿਰਮ ਪੈ ਕਾਮ ਨਾ ਨਿਕਲੈ ਲਾਇਆ ਤਿੰਨ ਸੁਜਾਨ ਭਾਂਡਾ ਧੋਵੇ ਕੌਣ ਜੇ ਕੱਚਾ ਸਾਜਿਆ ਧਾਤੂ ਪੰਜ ਰਲਾਏ ਕੂੜਾ ਭਾਜਿਆ ਭਾਂਡਾ ਆਣ ਗਰਾਸ ਜਾਂ ਤਿਸ ਭਾਵਸੀ ਪਰਮ ਜੋਤ ਜਾਗਾਏ ਵਾਜਾ ਵਾਵਸੀ ਮਨੋ ਜੇ ਅੰਦੇ ਕੂਪ ਕਹਿਆ ਬਿਰਦ ਨਾ ਜਾਣਨੀ ਮਨ ਅੰਧਾ ਹੁੰਦਾ ਕਵਲ ਦਿਸਨ ਖਰੇ ਕਰੂਪ ਇਕ ਕਹੈ ਜਾਣਨ ਕਹਿਆ ਬੁਝਨ ਤੇ ਨਰ ਸੁਰ ਸਰੂਪ ਇਕਨਾ ਨਾਦ ਨਾ ਵੇਦ ਨਾ ਗੀ ਰਸ ਰਸ ਕਸ ਨਾ ਜਾਣੰਤ ਇਕਨਾ ਸਿੱਧ ਨਾ ਬੁੱਧ ਨਾ ਅਕਲ ਸਰ ਅਖਰ ਕਾ ਭਿਓ ਨਾ ਲਹੰਤ ਨਾਨਕ ਤੇ ਨਰ ਅਸਰ ਖਰ ਜੇ ਬਿਨ ਗੁਣ ਗਰਵ ਕਰੰਤ ਸੋ ਬ੍ਰਹਮਣ ਜੋ ਬਿੰਦਾ ਬ੍ਰਹਮ ਜਪ ਤਪ ਸੰਜਮ ਕਮਾਵੇ ਕਰਮ ਸੀਲ ਸੰਤੋਖ ਕਰ ਰਖੈ ਧਰਮ ਬੰਧਨ ਤੋੜੈ ਹੋਵੈ ਮੁਕਤ ਸੋਈ ਬ੍ਰਹਮਣ ਪੂਜਣ ਜੁਗਤ ਖਤਰੀ ਸੋ ਜੋ ਕਰਮਾ ਕਾ ਸੂਰ ਪੁਨ ਦਾਨ ਕਾ ਕਰੈ ਸਰੀਰ ਖੇਤ ਪਛਾਣੈ ਬੀਜੈ ਦਾਨ ਸੋ ਖਤਰੀ ਦਰਗਾ ਪਰਵਾਨ ਲੱਭ ਲੋਭ ਜੇ ਕੂੜ ਕਮਾਵੇ ਆਪਣਾ ਕੀਤਾ ਆਪੇ ਪਾਵੇ ਤਨ ਨਾ ਤਪਾਏ ਤਰੂਰ ਜਿਉ ਬਾਲਣ ਹੱਡ ਨਾ ਬਾਲੇ ਸਿਰ ਪੈਰੀ ਕਿਆ ਫੇੜਿਆ ਅੰਦਰ ਪ੍ਰੀ ਸੰਭਾਲੇ ਸਭਨੀ ਘਟੀ ਸੋ ਵਸੈ ਸਾਬਨ ਘਟ ਨ ਕੋਏ ਨਾਨਕ ਤੇ ਆਗਣੀ ਜਿਨਾ ਗੁਰਮੁਖ ਪ੍ਰਗਟ ਹੋਏ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨ ਕੀਜੈ ਨਾਲ ਕਿਰਾੜਾ ਦੋਸਤੀ ਕੂੜੀ ਕੂੜੈ ਪਾਏ ਮਰਨ ਨ ਜਾਪੈ ਮੂਲਿਆ ਆਵੈ ਕਿਤੈ ਗਿਆਨ ਗਿਆਨਹੀਨ ਅਗਿਆਨ ਪੂਜਾ ਅੰਧ ਵਰਤਾਵਾ ਭਾਉ ਦੂਜਾ ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸਚ ਬਿਨ ਸਾਖੀ ਮੂਲੋ ਨਾ ਬਾਖੀ ਮਾਣੂ ਕੱਲਾ ਉੱਠੀ ਚੱਲੈ ਸਾਧ ਨਾਹੀ ਵੇਹੀ ਗੱਲੈ ਰਾਮ ਚੁਰਾ ਦਲ ਵੈ ਅੰਤਰ ਬਲ ਅਧਿਕਾਰ ਬੰਦਰ ਕੀ ਸੈਨਾ ਸੇਵੀਐ ਮਨ ਤਨ ਜੁਜਿਆ ਪਾਰ ਸੀਤਾ ਲੈ ਗਿਆ ਦਾਸ ਰੋ ਲਛਣ ਉਸ ਰਾਪੇ ਨਾਨਕ ਕਰਤਾ ਕਰਨ ਹਾਰੇ ਕਰ ਵੇਖੈ ਥਾਪਿਉ ਥਾਪਿ ਮਨ ਮਹਿ ਝੂਰੈ ਰਾਮਚੰਦ ਸੀਤਾ ਲਛਮਣ ਜੋਗ ਹਣਵੰਤਰ ਆਰਾਧਿਆ ਆਇਆ ਕਰ ਸੰਜੋਗ ਭੂਲਾ ਦਇਤ ਨਾ ਸਮਝੀ ਤਿਨ ਪ੍ਰਭ ਕੀਏ ਕਾਮ ਨਾਨਕ ਵੇ ਪ੍ਰਵਾਹ ਸੋ ਕਿਰਤ ਨਾ ਮਿਟੀ RAM ਲਾਹੌਰ ਸਾਰ ਜਹਰ ਕਹਰ ਸਵਾ ਪਾਰ ਮਹੱਲਾ ਤੀਜਾ ਲਾਹੌਰ ਸਾਰ ਅੰਮ੍ਰਿਤਸਰ ਸਿਫਤੀ ਦਾ ਘਰ ਮਹੱਲਾ ਪਹਿਲਾ ਸਾ ਹੈ ਕਿਆ ਨਿਸ਼ਾਨੀ ਟੋਟ ਨਾ ਆਵੇ ਅੰਨੀ ਉਦੋ ਸੀ ਘਰੇ ਹੀ ਉੱਠੀ ਕੁੜੀ ਰੰਨੀ ਧੰਮੀ ਸੱਤੀ ਰੰਨੀ ਕਰੇ ਸਿਆਪਾ ਰੋਣ ਕੂੜੀ ਕੰਮੀ ਜੋ ਲੇਵੈ ਸੋ ਦੇਵੈ ਨਾਹੀ ਖੱਟੇ ਦਮ ਸਾਹਮੀ ਬੱਬਰ ਤੂ ਹਰਿਆਵਲਾ ਕਵਲਾ ਕੰਚਨ ਵਨ ਕਹਿ ਦੋਖੜਾ ਸੜ ਓਹੇ ਕਾਲੀ ਹੋਇਆ ਦੇਹਰੀ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾਲ ਹਾਂ ਜੈ ਸੇਤੀ ਮੇਰਾ ਸੰਗ ਜਿਦ ਡਿੱਠਾ ਤਨ ਪਰਫੜਾਇ ਚੜੈ ਚਵਗਣ ਵੰਨ ਰਾਜ ਨਾ ਕੋਈ ਜੀਵਿਆ ਪਹੁਤ ਨਾ ਚੱਲਿਆ ਕੋਏ ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤ ਹੋਏ ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਹਾਏ ਨਾਨਕ ਨੂੰ ਆਖੀਐ ਵਿਣ ਪੁੱਛਿਆ ਹੀ ਲੈ ਜਾਏ ਦੋਸ ਨਾ ਹੋ ਰਾਏ ਨੂੰ ਮਤ ਚੱਲੈ ਜਾਂ ਬੁੱਢਾ ਹੋਵੈ ਗੱਲਾਂ ਕਰੇ ਘਨੇਰੀਆ ਤਾਂ ਅੰਨੇ ਪਵਣਾ ਖਾਤੀ ਟੋਵੈ ਪੂਰੇ ਕਾ ਕੀਆ ਸਭ ਕਿਛ ਪੂਰਾ ਘਟ ਵੱਧ ਕਿਛ ਨਾਹੀ ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਾਹੇ ਸਮਾਹੀ ਸ਼ਲੋਕ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਅਵਿਆਗਤ ਇਹ ਨਾ ਆਖਿਆ ਜਿਨ ਕੈ ਮਨ ਮੈਂ ਭਰਮ ਤਿਨ ਕੇ ਦਿੱਤੇ ਨਾਨਕਾ ਤੇ ਹੋ ਹਾ ਧਰਮ ਆਪੈ ਨਿਰੰਜਨ ਪਰਮ ਪਦ ਕਾ ਭੀਖ ਕੋਏ ਤਿਸ ਕਾ ਭੋਜਨ ਨਾਨਕਾ ਵਿਰਲਾ ਪਾਏ ਕੋਏ ਹੋਵਾ ਪੰਡਿਤ ਜੋਤ ਕੀ ਵੇਦ ਪੜਾ ਮੁਖ ਚਾਰੇ ਨਵਾ ਖੰਡਾ ਵਿੱਚ ਆਪਣੇ ਤਜ ਵਿਚਾਰ ਬ੍ਰਾਹਮਣ ਕੈੜੀ ਘਾਤ ਕੰਜ ਕਾ ਅਣਚਾਰੀ ਕਾ ਧਾਨ ਫਿਟਕ ਫਿਟਕਾ ਕੋੜ ਬਦੀਆ ਸਦਾ ਸਦਾ ਅਭਿਮਾਨ ਪਾਹੇ ਤੇ ਜਾਹੇ ਵੀਸਰੇ ਨਾਨਕਾ ਇੱਕ ਨਾਮ ਸਭ ਬੁੱਧੀ ਜਾਲੀ ਹੈ ਇੱਕ ਰਹਿ ਤਤ ਗਿਆਨ ਮਾਥੈ ਜੋ ਤੁਰ ਲਿਖਿਆ ਸੋ ਮੇਟ ਨ ਸਕੈ ਕੋਏ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸਨੂੰ ਨਦਰਿ ਹੋਏ ਜਿੰਦੀ ਨਾਮ ਵਿਸਾਰਿਆ ਕੂੜਾ ਲਾਲਚ ਲੱਗ ਧੰਦਾ ਮਾਇਆ ਮੋੜੀ ਅੰਤਰ ਤਿਸਨਾ ਆਗੇ ਜਿਨ੍ਹਾਂ ਵੇਲ ਨ ਤੂੰ ਬੁੜੀ ਮਾਇਆ ਠੱਗੇ ਠੱਗ ਮਾਨੁਖ ਬਨ ਚਲਾਇਆ ਹੈ ਨਾ ਮਿਲਹੀ ਵਗ ਸਗ ਆਪ ਭੁਲਾਏ ਭੁੱਲਿਆ ਆਪੇ ਮੇਰ ਮਿਲਾਏ ਨਾਨਕ ਗੁਰਮੁਖ ਛੁੱਟਿਆ ਜੇ ਚੱਲੈ ਸਤਿਗੁਰ ਭਾਏ ਸਾਲਾ ਹੀ ਸਾਲਾਹਣਾ ਪੀ ਸੱਚਾ ਸਾਲਾਹੇ ਨਾਨਕ ਸੱਚਾ ਏਕ ਦਰ ਬੀ ਭਾ ਪਰ ਹਰਿਆਹੇ ਨਾਨਕ ਜਹ ਜਾ ਮੈਂ ਫਿਰਉ ਤਾਤਾ ਸਾਚਾ ਸੋਏ ਜਹ ਦੇਖਾ ਤਾ ਏਕ ਹੈ ਗੁਰਮੁਖ ਪ੍ਰਗਟ ਹੋਏ ਦੂਖ ਵਿਸਾਰਨ ਸ਼ਬਦ ਹੈ ਜੇ ਮਨ ਵਸਾਏ ਕੋਏ ਗੁਰ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤਿ ਹੋਏ ਨਾਰਗ ਹੋ ਕਰਤੇ ਖੱਪ ਮੋਏ ਖੂਹਣ ਲਾਖਾ ਸੰਖ ਸਤਿਗੁਰ ਮਿਲੇ ਸੋ ਉਪਰੇ ਸਾਚੈ ਸਬਦ ਅਲੰਖ ਜਿਨਾਂ ਸਤਿਗੁਰ ਇੱਕ ਮਨ ਸੇਵਿਆ ਤਿਨ ਜਨ ਲਾਗੋ ਪਾਏ ਗੁਰ ਸਬਦੀ ਹਰ ਮਨ ਵਸੈ ਮਾਇਆ ਕੀ ਭੁੱਖ ਜਾਏ ਸੇ ਜਨ ਨਿਰਮਲ ਉਜਲੇ ਜੇ ਗੁਰਮੁਖ ਨਾਮ ਸਮਾਏ ਨਾਨਕ ਹੋਰ ਪਾਤ ਸਾਹਿਆ ਕੂੜੀਆ ਨਾਮ ਰਤੇ ਪਾਤਸ਼ਾਹ ਜਿਉ ਪੁਰਖੈ ਘਰ ਭਗਤੀ ਨਾਰਖੈ ਅਤ ਲੋਚੈ ਭਗਤੀ ਪਾਏ ਬਹੁ ਰਸ ਸਾਲਣੇ ਸਵਾਰ ਦੀ ਖਟ ਰਸ ਮੀਠੇ ਪਾਏ ਤਿਉ ਬਾਣੀ ਭਗਤ ਸਲਾਹ ਦੇ ਹਰ ਨਾਮੈ ਚਿਤ ਲਾਏ ਮਨ ਤਨ ਧਨ ਗੈ ਰਾਖਿਆ ਸਿਰ ਵੇਚਿਆ ਗੁਰ ਆਗੈ ਜਾਏ ਪੈ ਭਗਤੀ ਭਗਤ ਬੋ ਲੋਜ ਦੇ ਪ੍ਰਭ ਲੋਚਾ ਪੂਰਵ ਲਾਏ ਹਰ ਪ੍ਰਭੇ ਪ੍ਰਵਾਹ ਹੈ ਕਿਤ ਖਾਦੈ ਤਿਪਤਾਏ ਸਤਿਗੁਰ ਕੈ ਪਾਣੈ ਜੋ ਚਲੈ ਤਿਵਤਾ ਸਹਿ ਹਰ ਗੁਣ ਗਾਏ ਧਨ ਤਨ ਕਲ ਜੁਗ ਨਾਨਕ ਆਜੇ ਚੱਲੇ ਸਤਿਗੁਰ ਭਾਏ ਸਤਿਗੁਰੂ ਨਾ ਸੇਵਿਓ ਸ਼ਬਦ ਨਾ ਰਖਿਓ ਔਰ ਧਾਰੇ ਤਿਗ ਤਿਨਾ ਕਾ ਜੀਵਿਆ ਕਿਤ ਆਏ ਸੰਸਾਰ ਗੁਰਮਤੀ ਭਉ ਮਨ ਪਵੈ ਤਾਂ ਹਰ ਰਸ ਲੱਗੈ ਪਿਆਰੇ ਨਾਉ ਮਿਲੈ ਤੁਰ ਲਿਖਿਆ ਜਨ ਨਾਨਕ ਪਾਰ ਉਤਾਰੇ ਮਾਇਆ ਮੋਹ ਜਗ ਭਰਮਿਆ ਕਰਮ ਮੁਸਾ ਖਬਰ ਨਾ ਹੋਏ ਕਾਮ ਕ੍ਰੋਧ ਮਨ ਹਿਰ ਲਿਆ ਮਨੁਖ ਅੰਧਾ ਲੋਇ ਗਿਆਨ ਖੜਗ ਪਈ ਦੂ ਸੰਗਾਰੇ ਗੁਰਮਤਿ ਜਾਗੈ ਸੋਏ ਨਾਮ ਰਤਨ ਪ੍ਰਗਾਸਿਆ ਮਨ ਤਨ ਨਿਰਮਲ ਹੋਏ ਹੀਨ ਡਕਟੇ ਫਿਰੈ ਬਿਰ ਨਾਵੈ ਬਹਿ ਰੋਏ ਨਾਰਗ ਜੋਤਿ ਕਰਤਾ ਲਿਖਿਆ ਸੋ ਮੇਟ ਨਾ ਸਕੈ ਕੋਇ ਗੁਰਮੁਖਾ ਹਰ ਤਨ ਖਟਿਆ ਗੁਰ ਕੈ ਸਬਦ ਵਿਚਾਰੇ ਨਾਮ ਪਦਾਰਥ ਪਾਇਆ ਅਤੁੱਟ ਭਰੇ ਭੰਡਾਰ ਹਰ ਗੁਣ ਬਾਣੀ ਉਚਰੈ ਅੰਤ ਨਾ ਪਾਰਾਵਾਰ ਨਾਨਕ ਸਭ ਕਾਰਨ ਕਰਤਾ ਕਰੈ ਵੇਖੈ ਸਿਰਜਣਹਾਰ ਗੁਰਮੁਖ ਅੰਤਰ ਸਾਜ ਹੈ ਮਨ ਚੜਿਆ ਦਸਵੈ ਆਕਾਸੇ ਤਿੱਥੈ ਊਂਘ ਨ ਭੁਖ ਹੈ ਹਰਿ ਅੰਮ੍ਰਿਤ ਨਾਮ ਸੁਖ ਬਾਸੁ ਨਾਨਕ ਦੁਖ ਸੁਖ ਵਿਆਪਤ ਨਹੀਂ ਜਿਤੈ ਆਤਮ ਰਾਮ ਪ੍ਰਗਾਸ ਕਾਮ ਕ੍ਰੋਧ ਕਾ ਚੋਲੜਾ ਸਭ ਗਲ ਆਏ ਪਾਏ ਇਕ ਉਪਜੈ ਇਕ ਬਿਰਸ ਜਾਹੇ ਹੁਕਮੇ ਆਵੈ ਜਾਏ ਜੰਮਣ ਮਰਨ ਨਾ ਚੁਕਈ ਰੰਗ ਲੱਗਾ ਦੂਜੈ ਭਾਏ ਬੰਧਨ ਬੰਧ ਭਵਾਈਆਂ ਕਰਨਾ ਕਛੂ ਨ ਜਾਏ ਜਿਨ ਕਉ ਕਿਰਪਾ ਧਾਰੀਆਂ ਤਿਨ ਸਤਿਗੁਰ ਮਿਲਿਆ ਆਏ ਸਤਿਗੁਰ ਮਿਲੇ ਉਲਟੀ ਪਈ ਮਰ ਜੀਵਿਆ ਸਾਜ ਸੁਭਾਏ ਨਾਨਕ ਭਗਤੀ ਰਤਿਆ ਹਰਿ ਹਰਿ ਨਾਮ ਸਮਾਏ ਮਨ ਮੋ ਚੰਚਲ ਮਤ ਖਾਏ ਅੰਤਰ ਬਹੁਤ ਚਤੁਰਾਈ ਕੀਤਾ ਕਰਤਿਆ ਬਿਰਥਾ ਗਿਆ ਇਕ ਤਿਲ ਥਾਇ ਨਾ ਪਾਈ ਪੁਨ ਧਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਈ ਬਿਨ ਸਤਿਗੁਰੂ ਜਮ ਕਾਲ ਨਾ ਛੋੜੀ ਦੂਜੈ ਭਾਇ ਖੁਆਈ ਜੋ ਬਰ ਜਾਂਦਾ ਨਦਰ ਨਾ ਆਵੀ ਜਰ ਪਹੁੰਚੈ ਮਰ ਜਾਈ ਪੁੱਤ ਕਲਤ ਮੋਹ ਹੇਤ ਹੈ ਅੰਤ ਬੇਲੀ ਕੋ ਨਾ ਸਖਾਈ ਸਤਿਗੁਰ ਸੇਵੇ ਸੋ ਸੁਖ ਪਾਏ ਨਾਉ ਵਸੈ ਮਨ ਆਈ ਨਾਨਕ ਸੇ ਵੱਡੇ ਵੱਡ ਭਾਗੀ ਜੇ ਗੁਰਮੁਖ ਨਾਮ ਸਮਾਈ ਮਨਮੁਖ ਨਾਮ ਨਾ ਚੇਤਨੀ ਬਿਨ ਨਾਵੇ ਦੁਖ ਰੋਏ ਆਤਮਾ ਰਾਮ ਨਾ ਪੂਜਨੀ ਦੂਜਾ ਕਿਉ ਸੁਖ ਹੋਏ ਹਉ ਮੈਂ ਅੰਤਰ ਮੈਲ ਖੈ ਸ਼ਬਦ ਨ ਕਾਢੈ ਧੋਏ ਨਾਨਕ ਬਿਨ ਮੈ ਮਹਿਰਿਆ ਮੋਏ ਜਨਮ ਪਦਾਰਥ ਹੋਏ ਮਨੁਖ ਬੋਲੇ ਅੰਧਲੇ ਤਿਸ ਮਹਿ ਅਗਨੀ ਕਾ ਵਾਸ ਬਾਣੀ ਸੁਰਤ ਨ ਬੁਝਨੀ ਸ਼ਬਦ ਨ ਕਰਹਿ ਪ੍ਰਗਾਸ ਉਹਨਾਂ ਆਪਣੀ ਅੰਦਰ ਸੁਧ ਨਹੀਂ ਗੁਰ ਬਚਨ ਨ ਕਰਹਿ ਵਿਸਾਸ ਗਿਆਨੀਆਂ ਅੰਦਰ ਗੁਰ ਸ਼ਬਦ ਖੈ ਨਿਤ ਹਰ ਲਿਵ ਸਦਾ ਵਿਗਾਸ ਹਰ ਗਿਆਨੀਆਂ ਕੀ ਰਖਦਾ ਹਉ ਸਤਿ ਬਲਿਹਾਰੀ ਤਾਸ ਗੁਰਮੁਖ ਜੋ ਹਰਿ ਸੇਵਦੇ ਜਨ ਨਾਨਕ ਤਾ ਕਾ ਦਾਸ ਮਾਇਆ ਭੁਯੰਗਮ ਸਰਪ ਹੈ ਜਗ ਘੇਰਿਆ ਬਿਖ ਮਾਏ ਬਿਖ ਕਾ ਮਾਰਨ ਹਰਿ ਨਾਮ ਹੈ ਗੁਰ ਗਰੜ ਸ਼ਬਦ ਮੁਖ ਪਾਏ ਜਿਨ ਕੋ ਪੂਰਬ ਲਿਖਿਆ ਤਿਨ ਸਤਗੁਰ ਮਿਲਿਆ ਆਏ ਮਿਲ ਸਤਗੁਰ ਨਿਰਮਲ ਹੋਇਆ ਬਿਖ ਮੈਂ ਗਿਆ ਬਿਲਾਏ ਗੁਰਮੁਖਾ ਕੇ ਮੁਖ ਉਜਲੇ ਹਰ ਦਰਗਾ ਸੋਭਾ ਪਾਏ ਜਨ ਨਾਨਕ ਸਦਾ ਕੁਰਬਾਨ ਤਿਨ ਜੋ ਚਾਲੈ ਸਤਗੁਰ ਭਾਏ ਸਤਿਗੁਰ ਪੁਰਖ ਨਿਰਵੈਰ ਹੋਇ ਨਿਤ ਹਿਰਦਾ ਹਰ ਨਿਵਲਾਇ ਨਿਰਵੈਰਾ ਨਾਲ ਵੈਰ ਰਚਾਇਦਾ ਆਪਣਾ ਘਰ ਲੂਕੀ ਲਾਇ ਅੰਤਰ ਕ੍ਰੋਧ ਅਹੰਕਾਰ ਹੈ ਦਿਨ ਜਲੈ ਸਲਾ ਦੁਖ ਪਾਏ ਕੂੜ ਬੋਲ ਬੋਲ ਨਿਤ ਪੌਗਦੇ ਵਿਖ ਖਾਦੇ ਦੂਜੈ ਪਾਏ ਵਿਖ ਮਾਇਆ ਕਾਰਨ ਪਰਮ ਦੇ ਫਿਰ ਘਰ ਘਰ ਪਤ ਗਵਾਏ ਬੇਸਵਾ ਕੇਰੇ ਪੂਜਿਓ ਪਿਤਾ ਨਾਮ ਤੇ ਸਜਾਏ ਹਰਿ ਹਰਿ ਨਾਮ ਨ ਚੇਤਨੀ ਕਰਤਾ ਆਖਵਾਏ ਹਰ ਗੁਰਮੁਖ ਕਿਰਪਾ ਧਾਰਿਆਂ ਜਨ ਵਿਛੜੇ ਆ ਮਿਲਾਏ ਜਨ ਨਾਨਕ ਤਿਸ ਬਲਿਹਾਰਨ ਜੋ ਸਤਿਗੁਰ ਲਾਗੇ ਪਾਏ ਨਾਮ ਲੱਗੇ ਸੇ ਉਬਰੇ ਬਿਨ ਨਾਵੇ ਜੰਪੁਰ ਜਾਏ ਨਾਨਕ ਬਿਨ ਨਾਵੇ ਸੁਖ ਨਹੀਂ ਆਏ ਗਏ ਪਛਤਾਏ ਚਿੰਤਾ ਤਾਵਤ ਰਹਿ ਗਏ ਤਾ ਮਨ ਭਇਆ ਆਨੰਦ ਗੁਰ ਪ੍ਰਸਾਦੀ ਸਾ ਧਨ ਸੁਤੀ ਨਿਚਿੰਦ ਜਿਨ ਕੋ ਪੂਰਬ ਲਿਖਿਆ ਤਨ ਭੇਟਿਆ ਗੁਰ ਗੋਬਿੰਦ ਨਾਨਕ ਸਾਜੇ ਮਿਲ ਰਹੇ ਹਰ ਪਾਇਆ ਪਰਮਾਨੰਦ ਸਤਗੁਰ ਸੇਵਨ ਆਪਣਾ ਗੁਰ ਸਬਦੀ ਵਿਚਾਰ ਸਤਗੁਰ ਕਾ ਬਾਣਾ ਮੰਨ ਲੈਨ ਹਰ ਨਾਮ ਰਖੈ ਔਰ ਧਾਰਿ ਐਥੈ ਉਥੈ ਮੰਨੀਐ ਹਰ ਨਾਮ ਲੱਗੇ ਵਾਪਾਰੇ ਗੁਰਮੁਖ ਸ਼ਬਦ ਸਿਆਪ ਦੇ ਤਿਤ ਸਾਚਾ ਦਰਬਾਰੇ ਸੱਚਾ ਸੌਦਾ ਖਰਚ ਸੱਚ ਅੰਤਰ ਪਿਰਮ ਪਿਆਰ ਜਮਕਾਲ ਢੇੜ ਨਾ ਆਵੀ ਆਪ ਬਖਸ਼ੇ ਕਰਤਾਰ ਨਾਨਕ ਨਾਮ ਰਤੇ ਸੇ ਤਨਵੰਤ ਹੈਨ ਨਿਰਧਨ ਹੋਰ ਸੰਸਾਰ ਜਨ ਕੀ ਟੇਕ ਹਰਿ ਨਾਮ ਹਾਰੇ ਬਿਨ ਲਾਵੈ ਠਵਰ ਨਾ ਠਾਓ ਗੁਰਮਤੀ ਨਾਉ ਮਨ ਵਸੈ ਸਾਜੇ ਸਾਜ ਸਮਾਓ ਵਡ ਭਾਗੀ ਨਾਮ ਤੇ ਆਇਆ ਐਨ ਸਲਾਗਾ ਭਾਉ ਜਨ ਨਾਨਕ ਮੰਗੈ ਤੂਰ ਤਿਨ ਹਉ ਸਤ ਕੁਰਬਾਨੈ ਜਾਓ ਲਖ 84 ਮੇਦਨੀ ਤਿਸਨਾ ਜਲਤੀ ਕਰੇ ਪੁਕਾਰ ਇਹੋ ਮੋਹ ਮਾਇਆ ਸਭ ਪਸਰਿਆ ਨਾਲ ਚੱਲੈ ਨਾ ਅੰਤੀ ਵਾਰ ਬਿਨ ਹਰ ਸਾਥ ਨਾ ਆਵੀ ਕਿਸ ਆਗੇ ਕਰੀ ਪੁਕਾਰ ਵਡ ਭਾਗੀ ਸਤਿਗੁਰ ਪਾਇਆ ਬੂਝਿਆ ਬ੍ਰਹਮ ਵਿਚਾਰ ਤਿਸਨਾ ਅਗਨ ਸਭ ਬੁਝ ਗਈ ਜਨ ਨਾਨਕ ਹਰ ਉਰ ਧਾਰ ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾਵਾਰ ਹਰ ਕਿਰਪਾ ਕਰਕੇ ਬਖਸ਼ ਲੈ ਹੋ ਹੋ ਪਾਪੀ ਵੱਡ ਗੁਨਾਹਗਾਰ ਹਰ ਜੀਓ ਲੇਖੈ ਵਾਰ ਨ ਆਵੀ ਤੂੰ ਬਖਸ਼ ਮਿਲਾਵਣ ਹਾਰ ਗੁਰ ਤੁਠੈ ਹਰ ਪ੍ਰਭ ਮੇਲਿਆ ਸਭ ਕਿਲਵੇ ਘਟ ਵਿਕਾਰੇ ਜਿਨ੍ਹਾਂ ਹਰਿ ਹਰਿ ਨਾਮ ਤੇ ਆਇਆ ਜਨ ਨਾਨਕ ਤਿਨ ਜੈਕਾਰ ਵਿਛੜ ਵਿਛੜ ਜੋ ਮਿਲੇ ਸਤਿਗੁਰ ਕੇ ਪੈ ਪਾਏ ਜਨਮ ਮਰਨ ਨੇ ਚਲ ਪਏ ਗੁਰਮੁਖ ਨਾਮ ਤੇ ਆਏ ਗੁਰ ਸਾਧੂ ਸੰਗਤ ਮਿਲੈ ਹੀਰੇ ਰਤਨ ਲਬਹਾਨੇ ਨਾਨਕ ਲਾਲ ਅਮੋਲ ਕਾ ਗੁਰਮੁਖ ਖੋਜ ਲਹਾਨੇ ਮਨਮੁਖ ਨਾਮ ਨਾ ਚੇਤਿਓ ਤਿਗ ਜੀਵਨ ਤਿਗ ਵਾਸ ਜਿਸ ਦਾ ਦਿੱਤਾ ਖਾਣਾ ਪਹਿਨਣਾ ਸੋ ਮਨ ਨਵਸਿਓ ਗੁਣਤਾਸ ਇਹੋ ਮਨ ਸ਼ਬਦ ਨਾ ਭੇਦਿਓ ਕਿਉ ਹੋਵੇ ਘਰ ਵਾਸ ਮਨ ਮੁਖਿਆ ਦੋਹਾ ਗੜੀ ਆਵਣ ਜਾਣ ਨੂੰ ਆਸ ਗੁਰਮੁਖ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆਸ ਹਰ ਹਰ ਨਾਮ ਉਰ ਧਾਰਿਆ ਹਰ ਹਿਰਦਾ ਕਮਲ ਪ੍ਰਗਾਸ ਸਤਿਗੁਰ ਸੇਵਨ ਆਪਣਾ ਹੋ ਸਤ ਬਲਿਹਾਰੀ ਤਾਸ ਨਾਨਕ ਤਿਨ ਮੁਖ ਉਜਲੇ ਜਿਨ ਅੰਤਰ ਨਾਮ ਪ੍ਰਗਾਸਿ ਸ਼ਬਦ ਮਰੈ ਸੋਈ ਜਨ ਸਿਝੈ ਬਿਨ ਸ਼ਬਦਾ ਭੁਗਤ ਨ ਹੋਈ ਭੇਕ ਰਹਿ ਬਉ ਕਰਮ ਬਿਗੁੱਤੇ ਪਾਏ ਦੂਜੈ ਪਰਜ ਬਿਗੋਈ ਨਾਨਕ ਬਿਨ ਸਤਗੁਰ ਨਾਉ ਨਾ ਪਾਈਐ ਜੇ ਸੋ ਲੋਚੈ ਕੋਈ ਹਰ ਕਾ ਨਾਉ ਅਤ ਵਡ ਊਚਾ ਊਚੀ ਉਚਾ ਹੋਈ ਆਪਣ ਕੋਈ ਨ ਸਕੇ ਜੇ ਸੋ ਲੋਚੈ ਕੋਈ ਮੁਖ ਸੰਜਮ ਹੱਛਾ ਨਾ ਹੋਵੀ ਕਰ ਭੇਖ ਭਵੈ ਸਭ ਕੋਈ ਗੁਰ ਕੀ ਪੌੜੀ ਜਾਇ ਚੜੈ ਕਰਮ ਪ੍ਰਾਪਤਿ ਹੋਈ ਅੰਤਰ ਆਇ ਵਸੈ ਗੁਰ ਸ਼ਬਦ ਵਿਚਾਰੈ ਕੋਏ ਨਾਨਕ ਸ਼ਬਦ ਮਰੈ ਮਨ ਮੰਨਿਐ ਸਾਚੇ ਸਾਚੀ ਸੋਏ ਮਾਇਆ ਮੋਹ ਦੁਖ ਸਾਗਰ ਹੈ ਬਿਖ ਦੁੱਤਰ ਤਰਿਆ ਨਾ ਜਾਏ ਮੇਰਾ ਮੇਰਾ ਕਰਦੇ ਪਚਮੁਏ ਹਉਮੈ ਕਰਤ ਵਿਹਾਇ ਮਨ ਮੁਖਾ ਔਰ ਵਾਰ ਨ ਪਾਰ ਹੈ ਅਧ ਵਿਚ ਰਹੇ ਲਵਟਾਇ ਜੋ ਧੁਰ ਲਿਖਿਆ ਸੋ ਕਮਾਵਣਾ ਕਰਨਾ ਕਛੂ ਨ ਜਾਏ ਗੁਰਮਤੀ ਗਿਆਨ ਰਤਨ ਮਨ ਵਸੈ ਸਭ ਦੇਖਿਆ ਬ੍ਰਹਮ ਸੁਭਾਏ ਨਾਨਕ ਸਤਿਗੁਰ ਹੋਇ ਥੈ ਵਡ ਭਾਗੀ ਚੜੈ ਤੇ ਭਉਜਲ ਪਾਰ ਲੰਘਾਏ ਬਿਨ ਸਤਗੁਰ ਦਾਤਾ ਕੋ ਰਹੀ ਜੋ ਹਰਿ ਨਾਮ ਦੇ ਆਧਾਰ ਗੁਰ ਕਿਰਪਾ ਦੇ ਨਾਉ ਮਨ ਵਸੈ ਸਦਾ ਰਹੈ ਉਰ ਧਾਰੇ ਤਿਸ ਨਾ 부ਝੈ ਤਿਵਤ ਹੋਇ ਹਰਿ ਕੈ ਨਾਇ ਪਿਆਰੇ ਨਾਨਕੇ ਗੁਰਮੁਖ ਪਾਈਐ ਹਰਿ ਆਪਣੀ ਕਿਰਪਾ ਧਾਰੇ ਬਿਨ ਸਬਦੈ ਜਗਤ ਬਰਲਿਆ ਕਹਣਾ ਕਛੂ ਨਾ ਜਾਏ ਹਰ ਰਖੇ ਸੇ ਉਬਰੇ ਸਬਦ ਰਹੇ ਲਿਵਲਾਏ ਨਾਨਕ ਕਰਤਾ ਸਭ ਕੁਝ ਜਾਣਦਾ ਜਿਨ ਰੱਖੀ ਬੰਤ ਬਣਾਏ ਹੂਮ ਜਗ ਸਭ ਤੀਰਥਾ ਪੜ ਪੰਡਿਤ ਥੱਕੇ ਪੁਰਾਣ ਬਿਹ ਮਾਇਆ ਮੋਹ ਨਾ ਮਿਟਈ ਵਿੱਚ ਹਉ ਮੈਂ ਆਵਣ ਜਾਣ ਸਤਿਗੁਰ ਮਿਲਿਆ ਮਲ ਉਤਰੀ ਹਰ ਜਪਿਆ ਪੁਰਖ ਸੁਜਾਣ ਜਿਨ੍ਹਾਂ ਹਰ ਹਰ ਪ੍ਰਭ ਸੇਵਿਆ ਜਨ ਨਾਨਕ ਸਤ ਕੁਰਬਾਨ ਮਾਇਆ ਮੋਹ ਬਹੁ ਚਿਤ ਵਿਦੇ ਬਹੁ ਆਸਾ ਲੋਭ ਵਿਕਾਰ ਮਨ ਮੁਖ ਆਸਰ ਨਾਥੀਐ ਮਰ ਬਿਨਸ ਜਾਏ ਖਿਨਵਾਲ ਵਡ ਭਾਗ ਹੋਇ ਸਤਿਗੁਰ ਮਿਲੈ ਹਉ ਮੈਂ ਤਜੈ ਵਿਕਾਰ ਹਰਿ ਨਾਮਾ ਜਪ ਸੁਖ ਪਾਇਆ ਜਨ ਨਾਨਕ ਸ਼ਬਦ ਵਿਚਾਰ ਬਿਨ ਸਤਿਗੁਰ ਭਗਤ ਨਾ ਹੋਵੀ ਨਾਮ ਨ ਲੱਗੈ ਪਿਆਰ ਜਨ ਨਾਨਕ ਨਾਮ ਆਰਾਧਿਆ ਗੁਰ ਕਹਿਤ ਪਿਆਰ ਲੋਭੀ ਕਾਵੇ ਸਾਹੁ ਨ ਕੀਜੈ ਜੇ ਕਾ ਭਾਰ ਵਸਾਏ ਅੰਤ ਕਾਲ ਤਿਥੈ ਤੁਹੈ ਜਿਥੈ ਹੱਥ ਨ ਪਾਏ ਮਨਮੁਖ ਸੇਤੀ ਸੰਕਰੇ ਮੋਹ ਕਾਲ ਦਾਗ ਲੁਦਾਏ ਮੋਹ ਕਾਲੇ ਤਿਨ ਲੋਭੀਆਂ ਜਾਸਨ ਜਨਮ ਗਵਾਏ ਸਤ ਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੈ ਬਨ ਆਏ ਜਨਮ ਮਰਨ ਕੀ ਮਲ ਉਤਰੈ ਜਨ ਨਾਨਕ ਹਰਿ ਗੁਣ ਗਾਏ ਤੁਰਿ ਹਰਿ ਪ੍ਰਭ ਕਰਤਾ ਲਿਖਿਆ ਸੋ ਮੇਟਣਾ ਨ ਜਾਏ ਜਿਉ ਪਿੰਡ ਸਭ ਤੇ ਸਦਾ ਪ੍ਰਤਪਾਲ ਕਰੇ ਹਰਿ ਆਇ ਚੁਗਲ ਨਿੰਦਕ ਭੁਖੇ ਰਲ ਮੋਏ ਇਹਨਾ ਹੱਥ ਨਾ ਕਥਾ ਉਪਾਏ ਬਾਹਰ ਪਾਖੰਡ ਸਭ ਕਰਮ ਕਰਹਿ ਮਨ ਹਿਰਦੈ ਕਪਟ ਕਮਾਏ ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋ ਆਏ ਨਾਨਕ ਕੀ ਪ੍ਰਭ ਬੇਨਤੀ ਹਰਿ ਭਾਵੈ ਬਖਸ਼ ਮਿਲਾਏ ਮਨ ਆਉਣ ਜਾਣ ਨਾ ਸੁਜੀ ਨਾ ਸੁਝੈ ਦਰਬਾਰ ਮਾਇਆ ਮੋਹਿ ਪਲੇਟਿਆ ਅੰਤਰ ਅਗਿਆਨ ਗੁਬਾਰ ਤਬ ਨਰ ਸੁੱਤਾ ਜਾਗਿਆ ਸਿਰ ਡੰਡ ਲਗਾਵੋ ਭਾਰ ਗੁਰਮੁਖਾਂ ਕਰਾਂ ਉਪਰ ਹਰਿ ਚੇਤਿਆ ਸੇ ਪਾਇਨ ਮੋਖ ਦਵਾਰ ਨਾਨਕ ਆਪ ਹੋਏ ਉਧਰੇ ਸਭ ਕੁਟੰਬ ਤਰੇ ਪਰਿਵਾਰ ਸ਼ਬਦ ਮਰੈ ਸੋ ਮੋਆ ਜਾਪੈ ਗੁਰ ਪ੍ਰਸਾਦੀ ਹਰ ਰਸ ਧਾਪੈ ਹਰ ਦਰਗਹਿ ਗੁਰ ਸਭ ਸੰਿਆਪੈ ਬਿਨ ਸਬਦੈ ਮੁਆ ਹੈ ਸਭ ਕੋਏ ਮਨਮੁਖ ਮੁਆ ਆਪਣਾ ਜਨਮ ਖੋਏ ਹਰ ਨਾਮ ਨਾ ਚੇਤਾ ਅੰਤ ਦੁਖ ਰੋਏ ਨਾਨਕ ਕਰਤਾ ਕਰੇ ਸੋ ਹੋਏ ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਵਹਿ ਅੰਤਰ ਸਾਜ ਧਿਆਨ ਓਏ ਸਦਾ ਆਨੰਦ ਵਿਵੇਕ ਰਹੈ ਦੁਖ ਸੁਖ ਏਕ ਸਮਾਨ ਤਿਨਾ ਨਦਰੀ ਇਕੋ ਆਇਆ ਸਭ ਆਤਮ ਰਾਮ ਪਛਾਨ ਮਨਮੁਖ ਬਾਲਕ ਫਿਰ ਸਮਾਨ ਹੈ ਜਿਨਾ ਅੰਤਰ ਹਰ ਸੁਰਤ ਨਾਹੀ ਵਿੱਚ ਹਉ ਮੈਂ ਕਰਮ ਕਮਾਵਦੇ ਸਭ ਧਰਮ ਰਾਏ ਕਹਿ ਜਾਹੀ ਗੁਰਮੁਖ ਅਛੇ ਨਿਰੁਲੇ ਗੁਰ ਕਾ ਸਭ ਸੁਭਾਏ ਉਹਨਾਂ ਮੈਲ ਪਤੰਗ ਨ ਲੱਗਈ ਜੇ ਚੱਲਣ ਸਤਿਗੁਰੂ ਭਾਇ ਮਨਮੁਖ ਝੂਠ ਨਾ ਉਤਰੈ ਜੇ ਸੋ ਧੋਣ ਪਾਏ ਨਾਨਕ ਗੁਰਮੁਖ ਮੇਲਿਆਨ ਗੁਰ ਕਾ ਅੰਕ ਸਮਾਏ ਬੁਰਾ ਕਰੇ ਸੋ ਕੇਹਾ ਸਿਝੈ ਆਪਣਾ ਰੋਹ ਆਪੇ ਹੀ ਦੱਜੈ ਮਨਮੁਖ ਕਮਲਾ ਰਗੜਾ ਲੁਜੈ ਗੁਰਮੁਖ ਹੋਏ ਤਿਸ ਸਭ ਕੇ ਸੁਜੈ ਨਾਨਕ ਗੁਰਮੁਖ ਮਨ ਸੋ ਲੁਜੈ ਜਿਨਾਂ ਸਤਿਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਕੋਈ ਮਾਨਸ ਜੂਨ ਨਾ ਆਖੀਆਂ ਪਸ਼ੂ ਢੋਰ ਗਾਵਾਰ ਉਹਨਾਂ ਅੰਤਰ ਗਿਆਨ ਨਾ ਧਿਆਨ ਹੈ ਹਰ ਸੋ ਪ੍ਰੀਤ ਨਾ ਪਿਆਰ ਮਨੁਖ ਮੋਏ ਵਿਕਾਰ ਮਹਿ ਮਰਜ ਮਹਿ ਵਾਰੋ ਵਾਰ ਜੀਵ ਦਿਆਰੋ ਮਿਲੈ ਸੋ ਜੀਵ ਦੇ ਹਰ ਜਗ ਜੀਵਨ ਵਰਤਾਰੇ ਨਾਨਕ ਗੁਰਮੁਖ ਸੋਹਣੇ ਤਿਤ ਸੱਚੈ ਦਰਬਾਰ ਹਰ ਮੰਦਰ ਹਰ ਸਾਜਿਆ ਹਰ ਵਸੈ ਜਿਸ ਨਾਲ ਗੁਰਮਤੀ ਹਰਿ ਪਾਇਆ ਮਾਇਆ ਮੋਹ ਪਰ ਜਾਲ ਹਰ ਮੰਦਰ ਵਸਤਾ ਨੇਖ ਹੈ ਨਵਰਿਦ ਨਾਮ ਸਮਾਲ ਤਨ ਭਗਵੰਤੀ ਨਾਨਕਾ ਜਿਨਾ ਗੁਰਮੁਖ ਲੱਦਾ ਰਿਭਾਲ ਵਡ ਭਾਗੀ ਗੜ ਮੰਦਰ ਖੋਜਿਆ ਆਖਰ ਹਿਰਦੈ ਪਾਇਆ ਨਾਲ ਮਨ ਦਾਦ ਫਿਰ ਰਹੇ ਅਤ ਤਿਸਨਾ ਲੋ ਵਿਕਾਰ ਮਾਇਆ ਮੋਹ ਨ ਚੁਕਈ ਮਰ ਜੰਮਹਿ ਵਾਰੋ ਵਾਰ ਸਤਿਗੁਰ ਸੇਵ ਸੁਖ ਪਾਇਆ ਅਤ ਤਿਸਨਾ ਤਾਜ ਵਿਕਾਰ ਜਨਮ ਮਰਨ ਕਾ ਦੁਖ ਗਿਆ ਜਨ ਨਾਨਕ ਸ਼ਬਦ ਵਿਚਾਰ ਹਰਿ ਹਰਿ ਨਾਮ ਧਿਆਏ ਮਨ ਹਰ ਦਰਗਾ ਪਾਵੈ ਮਾਨ ਕਿਲ ਵਿਖ ਪਾਪ ਸਭ ਕਟਿਐ ਹਉ ਮੈਂ ਚੁਕੈ ਗੁਮਾਨ ਗੁਰੂ ਕਮਲ ਵਿਖਸਿਆ ਸਭ ਆਤਮ ਬ੍ਰਹਮ ਪਛਾਨ ਹਰਿ ਹਰ ਕਿਰਪਾ ਤਾਰ ਪ੍ਰਭ ਜਨ ਨਾਨਕ ਜਪ ਹਰਿ ਨਾਮ ਤਨਾਸਰੀ ਧਨਵੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਏ ਤਨ ਮਨ ਸੋਪੇ ਜੀ ਸੋ ਭਾਈ ਲੈ ਹੁਕਮ ਫਿਰਾਓ ਜਹ ਬੈ ਸਾਹ ਹੈ ਬੈ ਸਾਹ ਭਾਈ ਜਹ ਭੇਜੈ ਤਹ ਜਾਓ ਏਵੜ ਧਨ ਹੋਰ ਕੋ ਨਹੀਂ ਭਾਈ ਜੇਵੜ ਸੱਚਾ ਨਾਉ ਸਦਾ ਸੱਚੇ ਕੇ ਗੁਣ ਗਾਵਾਂ ਭਾਈ ਸਦਾ ਸੱਚੇ ਕੈ ਸੰਗ ਰਹਾਓ ਪਹਿਨਣ ਗੁਣ ਚੰਗੇ ਆਇਆ ਭਾਈ ਆਪਣੀ ਪਤ ਕੇ ਸਾਧ ਆਪੇ ਖਾਏ ਤਿਸ ਕਾ ਕਿਆ ਸਾਲ ਸਾਲਾਹੀਐ ਭਾਈ ਦਰਸ਼ਨ ਕਉ ਵਰ ਜਾਏ ਸਤਗੁਰ ਵਿੱਚ ਵੱਡਿਆ ਵਡਿਆਈਆ ਭਾਈ ਕਰਮ ਮਿਲੈ ਤਾਂ ਪਾਏ ਇੱਕ ਹੁਕਮ ਮਨ ਨਾ ਜਾਣਨੀ ਭਾਈ ਦੂਜੈ ਭਾਏ ਫਿਰਾਏ ਸੰਗਤ ਢੋਈ ਨਾ ਮਿਲੈ ਭਾਈ ਬੈਸਨ ਮਿਲੈ ਨਾ ਥਾਓ ਨਾਨਕ ਹੁਕਮ ਤਿਨਾ ਮਨਾਏ ਸੀ ਭਾਈ ਜਿੰਨਾ ਧੁਰੇ ਕਮਾਇਆ ਨਾਓ ਤਿਨ ਵਿਟਹੁ ਹਉ ਵਾਰਿਆ ਭਾਈ ਤਿਨ ਕਉ ਸਦ ਬਲਿਹਾਰੈ ਜਾਓ ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ ਅਨੰਦਨ ਸੇਵਨ ਗੁਰ ਆਪਣਾ ਅਨੰਦਨ ਅੰਦਰ ਹਨ ਨਾਨਕ ਸੇ ਮੋਹ ਸੋਹਣੇ ਸੱਚੇ ਧਾਰ ਦੇ ਸਨ ਮੁਖ ਸੱਚੇ ਸਜ ਦਾੜੀਆਂ ਸੱਚ ਬੋਲਾ ਸੱਚ ਕਮਾਹੇ ਸੱਚਾ ਸ਼ਬਦ ਮਨ ਵਸਿਆ ਸਤਿਗੁਰੂ ਮਾਹੇ ਸਮਾਹੇ ਸੱਚੀ ਰਾਸੀ ਸੱਚ ਤਨ ਉਤਮ ਪਦਵੀ ਪਾਹੇ ਸੱਚ ਸੁਣੈ ਸਜ ਮਨ ਲੈਨ ਸੱਚੀ ਘਾਰ ਕਮਾਹੇ ਸੱਚੀ ਦਰਗਾਹ ਵੈਸਣਾ ਸੱਚੇ ਮਾਹੇ ਸਮਾਹੇ ਨਾਨਕ ਬਿਨ ਸਤਗੁਰ ਸੱਚ ਨਾ ਪਾਈਐ ਮਨ ਮੂ ਭੂਲੇ ਜਾਹੇ ਬਾਬੀਆ ਪ੍ਰਿਓ ਪ੍ਰਿਉ ਕਰੇ ਜਲ ਨਿਧ ਪ੍ਰੇਮ ਪਿਆਰ ਗੁਰ ਮਿਲੇ ਸੀਤਲ ਜਲ ਪਾਇਆ ਸਭ ਦੁਖ ਨਿਵਾਰਨ ਹਾਰ ਤਿਸ ਚੁੱਕੈ ਸਾਜ ਉਪਜੈ ਚੁੱਕੈ ਕੂਪ ਪੁਕਾਰ ਨਾਨਕ ਗੁਰਮੁਖ ਸਾਧ ਹੋਏ ਨਾਮ ਰਖੋ ਉਰਤਾਰੇ ਬਾਬੀਹਾ ਤੂੰ ਸੱਚ ਚੋ ਸੱਚੇ ਸੋਲ ਲਾਏ ਲਾਇ ਬੋਲਿਆ ਤੇਰਾ ਥਾਇ ਪਵੈ ਗੁਰਮੁਖ ਹੋਏ ਅਲਾਇ ਸਭ ਚੀਨ ਤੇ ਕੋ ਉਤਰੈ ਮਨ ਲੈ ਰਜਾਏ ਚਾਰੇ ਕੁੰਡਾ ਝੋਗ ਵਰਸਦਾ ਬੂੰਦ ਪਵੈ ਸਾਜ ਸੁਹਾਇ ਜਲ ਹੀ ਤੇ ਸਭ ਉਪਜੈ ਬਿਨ ਜਲ ਪਿਆਸ ਨਾ ਜਾਏ ਨਾਨਕ ਹਰ ਜਲ ਜਿਨ ਪੀਆ ਤਿਸ ਭੂਖ ਨਾ ਲਾਗੈ ਆਏ ਬਾਬਿਆ ਤੂੰ ਸਾਜ ਬੋਲ ਸੱਚੈ ਸਭ ਸੁਭਾਏ ਸਭ ਕਿਸ ਤੇਰਾ ਨਾਰਖ ਹੈ ਸਤਿਗੁਰ ਦਿਆ ਦਿਖਾਏ ਆਪ ਪਛਾਣ ਹੈ ਪ੍ਰੀਤਮ ਮਿਲੈ ਉਠਾ ਛਾਹ ਲਾਏ ਜਿਵੇਂ ਜਿਵੇਂ ਅੰਮ੍ਰਿਤ ਵਰਸਦਾ ਤਿਸ ਨਾ ਭੁੱਖ ਸਭ ਜਾਏ ਭੂਖ ਪੁਕਾਰ ਨਾ ਹੋਵੀ ਜੋਤੀ ਜੋਤਿ ਮਿਲਾਏ ਨਾਨਕ ਸੁਖ ਸਵਨ ਸੁਹਾਗਣੀ ਸੱਚੈ ਨਾਮ ਸਮਾਏ ਤੁਰਹੁ ਖਸਮ ਭੇਜਿਆ ਸੱਚੈ ਹੁਕਮ ਪਠਾਏ ਇੰਦ ਵਰਸੈ ਦਇਆ ਕਰ ਗੂੜੀ ਛਾ ਬਰਲਾਏ ਬਾਬੀਹੇ ਤਨ ਮਨ ਸੁਖ ਹੋਏ ਜਾਂ ਤਤ ਬੂੰਦ ਮੋਹਿ ਪਾਏ ਆਨੁ ਧਨ ਬਹੁਤਾ ਉਪਜੈ ਧਰਤੀ ਸੋਭਾ ਪਾਏ ਆਣ ਦਿਨ ਲੋਕ ਭਗਤ ਕਰੇ ਗੁਰ ਕੈ ਸਭ ਸਮਾਏ ਆਪੇ ਸੱਚਾ ਬਖਸ਼ ਲੈ ਕਰ ਕਿਰਪਾ ਕਰੈ ਰਜਾਏ ਹਰ ਗੁਣ ਗਾਵੋ ਕਾਮਣੀ ਸੱਚੈ ਸਬਦ ਸਮਾਏ ਪੈ ਕਾ ਸਾਹਿਬ ਸੀਗਾਰ ਕਰਿਓ ਸਤ ਲਿਵ ਲਿਵਲਾਏ ਨਾਨਕ ਨਾਮੋ ਮਨੁ ਸਹਿ ਹਰ ਦਰਗਾਹ ਲੈ ਛਡਾਏ ਬਾਬਿਆ ਸਗਲੀ ਧਰਤੀ ਦੇ ਫਿਰੈ ਊੜ ਚੜੈ ਆਕਾਸੇ ਸਤਿਗੁਰ ਮਿਲਿਆ ਜਲ ਪਾਈਐ ਚੂਕੈ ਭੂਖ ਪਿਆਸ ਜਿਉ ਪਿੰਡ ਸਭ ਤੇ ਸਗਾ ਸਭ ਕੇ ਤਿਸ ਕੈ ਪਾਸੇ ਵਿਣ ਬੋਲਿਆ ਸਭ ਕਿਸ ਜਾਣਦਾ ਕਿਸ ਆਗੈ ਕੀਤਾ ਅਰਦਾਸ ਨਾਨਕ ਘਟ ਘਟ ਏਕੋ ਵਰਤਦਾ ਸ਼ਬਦ ਕਰੇ ਪ੍ਰਗਾਸ ਨਾਨਕ ਤਿਸੈ ਬਸੰਤ ਹੈ ਜੇ ਸਤਗੁਰ ਸੇਵ ਸਮਾਏ ਹਰ ਉਠਾ ਮਨ ਤਨ ਸਭ ਪਰਪੜਾਇ ਸਭ ਜਗ ਹਰਿਆਵਲ ਹੋਏ ਸਬਦੇ ਸਦਾ ਬਸੰਤ ਹੈ ਜੇ ਤਨ ਮਨ ਹਰਿਆ ਹੋਏ ਨਾਨਕ ਨਾਮ ਨ ਵਿਸਰੈ ਜਿਨ ਸਿਰਿਆ ਸਭ ਕੋਏ ਨਾਨਕ ਤਨਾ ਬਸੰਤ ਹੈ ਜਿਨਾ ਗੁਰਮੁਖ ਬਸਿਆ ਮਨ ਸੋਏ ਹਰ ਉਠੈ ਮਨ ਤਨ ਪਰਫੜੈ ਸਭ ਜਗ ਹਰਿਆ ਹੋਏ ਵਡੜਾ ਝਾਲ ਚਲੂੰਬੜੈ ਨਾਵਲਾ ਲਈਐ ਕਿਸ ਨਾਉ ਲਈਐ ਪਰਮੇਸ਼ਰੈ ਭੰਨਣ ਕੜਨ ਸਮਰੱਥ ਹਰ ਹਟ ਭੀ ਤੂੰ ਤੂੰ ਕਰੈ ਬੋਲੇ ਭਲੀ ਬਾਣੀ ਸਾਹਿਬ ਸਦਾ ਹਜ਼ੂਰ ਹੈ ਕਿਆ ਉੱਚੀ ਕਰੈ ਪੁਕਾਰ ਜਿਨ ਤੋਂ ਪਾਏ ਹਰ ਰੰਗ ਆਤ ਤਿਸੈ ਬਿਟੋ ਕੁਰਬਾਨ ਆਪ ਛੋੜੈ ਤਾਂ ਸਹੁ ਮਿਲੈ ਸੱਚਾ ਹੋ ਵਿਚਾਰ ਹਉ ਮੈਂ ਫਿੱਕਾ ਬੋਲਣਾ ਬੁਝ ਨਾ ਸਕਾ ਕਾਰ ਵਣ ਤ੍ਰਿਣ ਤ੍ਰਿਭਵਨ ਤੁਜੈ ਧਿਆਇ ਦਾ ਅਨ ਦਿਨ ਸਦਾ ਵਿਹਾਨ ਬਿਨ ਸਤਗੁਰ ਕਿਨੈ ਨਾ ਪਾਇਆ ਕਰ ਕਰ ਥੱਕੇ ਵਿਚਾਰ ਨਦਰ ਕਰਹਿ ਜੇ ਆਪਣੀ ਤਾਂ ਆਪੇ ਲੈ ਸਵਾਰ ਨਾਨਕ ਗੁਰਮੁਖ ਜਿਨੀ ਧਿਆਇਆ ਆਏ ਸੇ ਪ੍ਰਮਾਣ ਜੋਗ ਨਾ ਭਗਵੀ ਕੱਪੜੀ ਜੋਗ ਨਾ ਮੈਲੇ ਵੇਸ ਨਾਨਕ ਘਰ ਬੈਠਿਆ ਜੋਗ ਪਾਈਐ ਸਤਿਗੁਰ ਕੈ ਉਪਦੇਸ਼ ਚਾਰੇ ਕੁੰਡਾ ਦੇ ਪਵੈ ਬੇਦ ਪੜੈ ਜੁਗ ਚਾਰੇ ਨਾਨਕ ਸਾਚਾ ਭੇਟੈ ਹਰ ਮਨੁ ਵਸੈ ਪਾਵੈ ਮੋਖ ਦੁਆਰ ਨਾਨਕ ਹੁਕਮ ਵਰਤੈ ਖਸਮ ਕਾ ਮਤ ਭਵੀ ਫਿਰੈ ਚਲ ਚਿਤ ਮਨਮੁਖ ਸੋ ਕਰ ਦੋਸਤੀ ਸੁਖ ਕੇ ਪੁੱਛੈ ਮਿਤ ਗੁਰਮੁਖ ਸੋ ਕਰ ਦੋਸਤੀ ਸਤਗੁਰ ਸੋ ਲਾਏ ਚਿਤ ਜੰਮਣ ਮਰਨ ਕਾ ਮੂਲ ਕਟਿਐ ਤਾਂ ਸੁਖ ਹੋਵੀ ਮਿਤ ਪੁੱਲਿਆ ਆਪ ਸਮਝਾਇ ਸੀ ਜਾ ਕੋ ਨਦਰ ਕਰੇ ਨਾਰਕ ਨਦਰੀ ਬਾਹਰੀ ਕਰਨ ਪਲਾਹ ਕਰੇ ਸ਼ਲੋਕ ਮਹੱਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਵਡ ਭਾਗਿਆ ਸੋ ਆਗਣੀ ਜਿੰਨਾ ਗੁਰਮੁਖ ਮਿਲਿਆ ਹਰਿ ਰਾਏ ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ ਵਾਹ ਵਾਹ ਸਤਿਗੁਰ ਪੁਰਖੈ ਜਿਨ ਸੱਚ ਜਾਤਾ ਸੋਏ ਜਿਤ ਮਿਲਿਆ ਤਿਖ ਉਤਰੈ ਤਨ ਮਨ ਸੀਤਲ ਹੋਏ ਵਾਹ ਵਾਹ ਸਤਿਗੁਰ ਸਤਿਪੁਰਖੈ ਜਿਸਨੋ ਸੰਤ ਸਭ ਕੋਏ ਵਾਹ ਵਾਹ ਸਤਿਗੁਰ ਨਿਰਵੈਰ ਹੈ ਜਿਸ ਨਿੰਦਾ ਉਸਤਤ ਤੁਲ ਹੋਏ ਵਾਹ ਵਾਹ ਸਤਿਗੁਰ ਸੁਝਾਨ ਹੈ ਜਿਸ ਅੰਤਰ ਬ੍ਰਹਮ ਵਿਚਾਰ ਵਾਹ ਵਾਹ ਸਤਿਗੁਰ ਨਿਰੰਕਾਰ ਹੈ ਜਿਸ ਅੰਤ ਨ ਪਾਰਾਵਾਰ ਵਾਹ ਵਾਹ ਸਤਿਗੁਰੂ ਹੈ ਜੇ ਸੱਚ ਦ੍ਰਿੜਾਏ ਸੋਏ ਨਾਨਕ ਸਤਿਗੁਰ ਵਾਹ ਵਾਹ ਜਿਸ ਤੇ ਨਾਮ ਪ੍ਰਾਪਤ ਹੋਏ ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਵਿੰਦ ਅਣਦਿਨ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ ਵਡ ਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਹਿਆ ਬਹੁੜ ਨਾ ਮਨ ਤਨ ਭੰਗ ਮੂ ਪ੍ਰਿਆ ਸੋ ਨੇਹੋ ਕਿਉ ਸੱਜਣ ਮਿਲਹਿ ਪਿਆਰਿਆ ਹਉ ਟੂਢੇਦੀ ਤਿਨ ਸੱਜਣ ਸੱਚ ਸਵਾਰਿਆ ਸਤਗੁਰ ਮੈਡਾ ਮਿਤ ਹੈ ਜੇ ਵਿਰੈ ਤਾਂ ਇਹੋ ਮਨ ਵਾਰਿਆ ਦੇਂਦਾ ਮੂ ਪਿਰ ਦਾਸੇ ਹਰ ਸੱਜਣ ਸਿਰਜਣ ਹਾਰਿਆ ਨਾਨਕ ਹਉ ਪਿਰ ਭਾਲੀ ਆਪਣਾ ਸਤਗੁਰ ਨਾਲ ਦਿਖਾਲਿਆ ਹਉ ਖੜੀ ਨਿਹਾਲੀ ਪੰਦ ਮਤ ਮੂੰਹ ਸੱਜਣ ਆਵੇ ਕੋ ਆਣ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾਵੇ ਹਉ ਜਿਉ ਕਰੀ ਤਿਸ ਵਿਟੋ ਚੌਖੰਨੀਐ ਜੋ ਮੈਂ ਪ੍ਰੀ ਦਿਖਾਵੇ ਨਾਨਕ ਹਰਿ ਹੋਏ ਦਇਆਲ ਤਾਂ ਗੁਰ ਪੂਰਾ ਮਿਲਾਵੇ ਅੰਤਰ ਜੋਰ ਹਉ ਮੈਂ ਤਨ ਮਾਇਆ ਕੂੜੀ ਆਵੇ ਜਾਏ ਸਤਿਗੁਰ ਕਾ ਫਰਮਾਇਆ ਮਨ ਨ ਸਕੀ ਦੁੱਤਰ ਤਰਿਆ ਨਾ ਜਾਏ ਨਦਰ ਕਰੇ ਜਿਸ ਆਪਣੀ ਸੋ ਚੱਲੈ ਸਤਿਗੁਰ ਭਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇੱਛੈ ਸੋ ਫਲ ਪਾਏ ਜਿਨਨੀ ਸਤਿਗੁਰ ਮੰਨਿਆ ਹੋ ਤਿਨ ਕੇ ਲਾਗੋ ਪਾਏ ਨਾਨਕ ਤਾ ਕਾ ਦਾਸ ਹੈ ਜੇ ਦਿਨ ਰਹੇ ਨਿਵ ਲਾਏ ਜਿਨ੍ਹਾਂ ਪ੍ਰੀ ਪਿਆਰ ਬਿਰ ਦਰਸ਼ਨ ਕਿਉ ਤ੍ਰਿਪਤੀ ਹੈ ਨਾਨਕ ਮਿਲੇ ਸੁਭਾਏ ਗੁਰਮੁਖ ਇਹੋ ਮਨ ਰਾਸੀਐ ਜਿਨ੍ਹਾਂ ਪ੍ਰੀ ਪਿਆਰ ਕਿਉ ਜੀਵਨ ਫਿਰ ਬਾਹਰੇ ਜਾਂ ਸਭ ਦੇਖਨੇ ਆਪਣਾ ਨਾਨਕ ਥੀਮਨ ਭੀ ਹਰੇ ਜਿਨ੍ਹਾਂ ਗੁਰਮੁਖੇ ਅੰਦਰ ਨੇਹੋ ਤੈ ਪ੍ਰੀਤੁ ਸਚੈ ਲਾਇਆ ਰਾਤੀ ਅਤੈ ਡੇਹੋ ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ ਕੀ ਜਿਤ ਪ੍ਰੀਤਮ ਸੱਚਾ ਪਾਈਐ ਆਨੰਦਨ ਰਹਿ ਆਨੰਦੇ ਨਾਨਕ ਸਾਜ ਸਮਾਈਐ ਸੱਚਾ ਪ੍ਰੇਮ ਪਿਆਰ ਗੁਰ ਪੂਰੇ ਤੇ ਪਾਈਐ ਕਬਹੂ ਨ ਹੋਵੇ ਭੰਗ ਨਾਨਕ ਹਰ ਗੁਣ ਗਾਈਐ ਜਿਨ੍ਹਾਂ ਅੰਦਰ ਸੱਚਾ ਨੇਹੋ ਕਿਉ ਜੀਵਨ ਪ੍ਰੀ ਵਿਹੂਣਿਆ ਗੁਰੂ ਕੋ ਮੇਲੇ ਆਪ ਨਾਨਕ ਤੇਰੀ ਵਿਛੁਨਿਆ ਜਿਨ ਕਉ ਪ੍ਰੇਮ ਪਿਆਰ ਤਉ ਆਪੇ ਲਾਇਆ ਕਰਮ ਕਾਰੇ ਨਾਨਕ ਲੇਹੋ ਮਿਲਾਏ ਮੈਂ ਜਾਚਕ ਦੀ ਜੈ ਨਾਮ ਹਾਰੇ ਗੁਰਮੁਖ ਹੱਸੈ ਗੁਰਮੁਖ ਰੋਵੈ ਜੇ ਗੁਰਮੁਖ ਕਰੇ ਸਾਈ ਭਗਤੀ ਹੋਵੈ ਗੁਰਮੁਖ ਹੋਵੈ ਸੋ ਕਰੇ ਵਿਚਾਰ ਗੁਰਮੁਖ ਨਾਨਕ ਪਾਵੈ ਪਾਰ ਜਿਨ੍ਹਾਂ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰੇ ਤਿਨ ਕੇ ਮੁਖ ਸਦ ਉਜਲੇ ਤਿਤ ਸੱਚਾ ਦਰਬਾਰ ਤਿਨ ਬਹਦਿਆ ਉਠਦਿਆ ਕਰੇ ਨ ਵਿਸਰੈ ਜੇ ਆਪ ਬਖਸ਼ੇ ਕਰਤਾਰ ਨਾਨਕ ਗੁਰੂ ਮਿਲੇ ਨ ਵਿਛੜੈ ਜੇ ਮੇਲੇ ਸਿਰਜਣਹਾਰ ਗੁਰ ਪੀਰਾਂ ਕੀ ਚਾਕਰੀ ਮਹਾ ਕਰਣੀ ਸੁਖ ਸਾਰ ਨਦਰ ਕਰੇ ਜਿਸ ਆਪਣੀ ਤਿਸ ਲਾਏ ਹੇਤ ਪਿਆਰ ਸਤਿਗੁਰ ਕੀ ਸੇਵਾ ਲੱਗਿਆ ਭਉਜਲ ਤਰੈ ਸੰਸਾਰ ਮਨ ਚਿੰਦਿਆ ਫਲ ਪਾਇ ਸੀ ਅੰਤਰ ਵਿਵੇਕ ਵਿਚਾਰ ਨਾਨਕ ਸਤਿਗੁਰੂ ਮਿਲਿਆ ਪ੍ਰਭ ਪਾਈਐ ਸਭ ਦੁਖ ਨਿਵਾਰਨ ਹਾਰ ਮਾਨਵਿਕ ਸੇਵਾ ਜੋ ਕਰੇ ਦੂਜੈ ਭਾਏ ਚਿਤ ਲਾਇ ਉਤ ਕਲਤ ਕੁਟੰਬ ਹੈ ਮਾਇਆ ਮੋਹ ਵਿਧਾਇ ਦਰਗਹਿ ਲੇਖਾ ਮੰਗਿਆ ਕੋਈ ਅੰਤ ਨਾ ਸਕੀ ਜਿਹੜਾ ਬਿਨ ਨਾਵੈ ਸਭ ਦੁਖ ਹੈ ਦੁਖਦਾਈ ਮੋਹ ਮਾਇ ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ ਗੁਰਮੁਖ ਹੁਕਮ ਮੰਨੇ ਸਾਹ ਕੇਰਾ ਹੁਕਮੇ ਹੀ ਸੁਖ ਪਾਏ ਹੁਕਮੋ ਸੇਵੇ ਹੁਕਮ ਰਾਧੇ ਹੁਕਮੇ ਸਮੈ ਸਮਾਏ ਹੁਕਮ ਵਰਤ ਨੇਮ ਸੋਈ ਸੰਜਮ ਮਨ ਚਿੰਦਿਆ ਫਲ ਪਾਏ ਸਦਾ ਸੁਹਾਗਣ ਦੇ ਹੁਕਮੈ ਬੁਝੈ ਸਤਗੁਰ ਸੇਵੈ ਲਿਵ ਲਾਏ ਨਾਨਕ ਕਿਰਪਾ ਕਰੇ ਜਿਨ ਉਪਰ ਤਿਨਾ ਹੁਕਮੇ ਲਏ ਮਿਲਾਏ ਮਨ ਮੁਖ ਹੁਕਮ ਨਾ ਬੁਝੇ ਬਪੜੀ ਨਿਤ ਹੋ ਮੈਂ ਕਰਮ ਕਮਾਏ ਵਰਤ ਨੇਮ ਸੋਈ ਸੰਜਮ ਪੂਜਾ ਪਾਖੰਡ ਪਰਮ ਨਾ ਜਾਏ ਅੰਤਰੋ ਸੁਧ ਮਾਇਆ ਮੋਇ ਬੇਦੇ ਜਿਉ ਹਸਤੀ ਛਾਰ ਉਡਾਏ ਜਿਨ ਉਪਾਏ ਤਿਸੈ ਨਾ ਚੇਤਾ ਹੈ ਬਿਨ ਚੇਤੇ ਕਿਉ ਸੋ ਪਾਏ ਨਾਨਕ ਪਰਪੰਚ ਕੀਆ ਤੁਰ ਕਰਤਾ ਪੂਰਬ ਲਿਖਿਆ ਕਮਾਏ ਗੁਰਮੁਖ ਪ੍ਰਤੀਤ ਭਈ ਮਨ ਮਾਨਿਆ ਆਨੰਦਨ ਸੇਵਾ ਕਰਤ ਸਮਾਏ ਅੰਤਰ ਸਤਿਗੁਰ ਗੁਰੂ ਸਭ ਪੂਜੇ ਸਤਿਗੁਰ ਕਾ ਦਰਸ ਦੇਖੈ ਸਭ ਆਏ ਮੰਨਿਐ ਸਤਿਗੁਰ ਪਰਮ ਵਿਚਾਰੀ ਜਿਤ ਮਿਲਿਆ ਤਿਸ ਨਾ ਭੁਖ ਸਭ ਜਾਏ ਹਉ ਸਦਾ ਸਦਾ ਬਲਿਹਾਰੀ ਗੁਰੇ ਆਪਣੇ ਜੋ ਪ੍ਰਭ ਸੱਚਾ ਦੇ ਮਿਲਾਏ ਨਾਨਕ ਕਰਮ ਪਾਇਆ ਤਿਨ ਸੱਚਾ ਜੋ ਗੁਰ ਚਰਨੀ ਲੱਗਿਆ ਜਿਨ ਪ੍ਰਿਆ ਸੋ ਨੇਹੋ ਸੇ ਸੱਜਣ ਵੈ ਨਾਲ ਅੰਤਰ ਬਾਹਰ ਹੋ ਫਿਰਾਂ ਪੀ ਹਿਰਦੈ ਰਖਾ ਸੰਭਾਲ ਜਿਨ੍ਹਾਂ ਇੱਕ ਮਨ ਇੱਕ ਚਿਤ ਧਿਆਇਆ ਸਤਿਗੁਰ ਸੋ ਚਿਤ ਲਾਇ ਤਿਨ ਕੀ ਦੁਖ ਭੁਖ ਹਉਮੈ ਵੱਡਾ ਰੋਗ ਗਿਆ ਨਿਰਦੋਖ ਭਏ ਲਿਵਲਾਇ ਗੁਣ ਗਾਵੇ ਗੁਣ ਉਚਰੈ ਗੁਣ ਮੈਂ ਸਵੈ ਸਮਾਏ ਨਾਨਕ ਗੁਰ ਪੂਰੇ ਤੇ ਪਾਇਆ ਸਹਜ ਮਿਲਿਆ ਪ੍ਰਭ ਮਨਮੁਖ ਮਾਇਆ ਮੋਹ ਹੈ ਨਾਮ ਨ ਲੱਗੈ ਪਿਆਰ ਕੂੜ ਕਮਾਵੇ ਕੂੜ ਸੰਗਰੈ ਕੂੜ ਕਰੈ ਆਹਾਰ ਬੇਖ ਮਾਇਆ ਤਨ ਸੰਚ ਮਰਹਿ ਅੰਤ ਹੋਏ ਸਭ ਛਾਰ ਕਰਮ ਧਰਮ ਸੋਈ ਸੰਜਮ ਕਰਹਿ ਅੰਤਰ ਲੋਭ ਵਿਕਾਰ ਨਾਨਕ ਮਨਮੁਖ ਜੇ ਕਮਾਵੇ ਸੋ ਥਾਏ ਨਾ ਪਵੈ ਦਰਗਾ ਹੋਏ ਕੁਵਾਰ ਸਭਨਾ ਰਾਗਾ ਵਿੱਚ ਸੋ ਭਲਾ ਭਾਈ ਜਿਤ ਵਸਿਆ ਮਨ ਆਏ ਰਾਗ ਨਾਲ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਰਾਗੈ ਨਾ ਦਵਾਰਾ ਇਨੀ ਹੁਕਮ ਨਾ ਬੂਝਿਆ ਜਾਏ ਨਾਨਕ ਹੁਕਮੈ ਬੂਝੈ ਤਿੰਨਾ ਰਾਸ ਹੋਏ ਸਤਿਗੁਰ ਤੇ ਸੋਝੀ ਪਾਏ ਸਭ ਕਿਛ ਤਿਸ ਤੇ ਹੋਇਆ ਜੋ ਤਿਸੈ ਦੀਰ ਜਾਏ ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹੈ ਕਹਾਏ ਗੁਰਮਤੀ ਨਾਮ ਨਿਰਮਲੋ ਨਿਰਮਲ ਨਾਮ ਤੇ ਆਏ ਅੰਮ੍ਰਿਤ ਬਾਣੀ ਤਤ ਹੈ ਗੁਰਮੁਖ ਵਸੈ ਮਨ ਆਏ ਹਿਰਦੈ ਕਮਲ ਪ੍ਰਗਾਸਿਆ ਜੋਤੀ ਜੋਤ ਮਿਲਾਏ ਨਾਨਕ ਸਤਗੁਰ ਤਿਨ ਕੋ ਮੇਲਿਓਨ ਜਿਨ ਧੁਰ ਮਸਤਕ ਭਾਗ ਲਿਖਾਏ ਅੰਦਰ ਤਿਸਨਾ ਅਗ ਹੈ ਮਨ ਮੋਹ ਭੁਖ ਨਾ ਜਾਏ ਮੋਹ ਕੁਟੰਬ ਸਭ ਕੂੜ ਹੈ ਕੂੜ ਰਹਾ ਲਵਟਾਏ ਹਣ ਦਿਨ ਚਿੰਤਾ ਚਿੰਤਵੈ ਚਿੰਤਾ ਬੱਧਾ ਜਾਏ ਜੰਮਣ ਮਰਨ ਨਾ ਚੁੱਕੀ ਹਉ ਮੈਂ ਕਰਮ ਕਮਾਏ ਗੁਰ ਸਰਨਾਈ ਉਬਰੈ ਨਾਨਕ ਲਏ ਛਡਾਏ ਸਤਗੁਰ ਪੁਰਖ ਹਰ ਧਿਆਇ ਦਾ ਸਤ ਸੰਗਤ ਸਤਗੁਰ ਪਾਏ ਸਤ ਸੰਗਤ ਸਤਗੁਰ ਸੇਵਦੇ ਹਰ ਮੇਲੇ ਗੁਰ ਮੇਲਾਏ ਇਹੋ ਪਾਉ ਜਲ ਜਗਤ ਸੰਸਾਰ ਹੈ ਗੁਰ ਬੋਇਤ ਨਾਮ ਤਰਾਏ ਗੁਰ ਸਿੱਖੀ ਭਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ ਧੁਰ ਮਸਤ ਘਰ ਪ੍ਰਭ ਲਿਖਿਆ ਗੁਰ ਨਾਨਕ ਮਿਲਿਆ ਆਏ ਜਉ ਕੰਕਰ ਮਾਰ ਬਿਦਾਰਿਆਂ ਹਰ ਦਰਗਾਹ ਲਏ ਛਡਾਏ ਹੁਣ ਸਿੱਖਾ ਨੂੰ ਸਭ ਹਰ ਟੁੱਟਾ ਮੇਲ ਮਿਲਾਏ ਗੁਰ ਪੂਰੈ ਹਰ ਨਾਮ ਦਿੜਾਇਆ ਜਿਨ ਵਿੱਚੋ ਭਰਮ ਚੁਕਾਇਆ RAM ਨਾਮ ਹਰ ਕੀਰਤ ਗਾਏ ਕਰ ਚਾਨਣ ਮਗ ਦੇਖਾਇਆ ਹਉ ਮੈਂ ਮਾਰ ਏਕ ਲਿਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਏ ਨ ਸਕੈ ਸਚੈ ਨਾਇ ਸਮਾਇਆ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾਇ ਲਾਇਆ ਜਨ ਨਾਨਕ ਨਾਉ ਲੈ ਤਾਂ ਜੀਵੈ ਬਿਨ ਨਾਵੈ ਖਿਰ ਮਰ ਜਾਇਆ ਮਨ ਅੰਤਰ ਹਉ ਮੈ ਰੋਗ ਭ੍ਰਮ ਭੂਲੇ ਹਉ ਮੈ ਸਾਖਤ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਤਗੁਰ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਰਾਤ ਹਰ ਰਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਗੁਰ ਨਾਮ ਦਿੜਾਇਆ ਮਨ ਅੰਤ ਨਾ ਕਾਹੂ ਡੋਲੇ ਜਨ ਨਾਨਕ ਹਰਿ ਕਾ ਦਾਸ ਹੈ ਗੁਰ ਸਤਗੁਰ ਕੇ ਗੁਲ ਬੋਲੇ ਸ਼ਲੋਕ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਤੇ ਸਈ ਜੇ ਮੁਖ ਨਾ ਮੋੜਨ ਜਿਨੇ ਸਿਨਾਤਾ ਸਾਈ ਚੜਚੜ ਪਵਦੇ ਕੱਚੇ ਬਿਰਹੀ ਜਿੰਦਾ ਕਾਰਨ ਆਈ ਤਣੀ ਵਿਹੂਣਾ ਪਾਟ ਪਟੰਬਰ ਪਾਹੀ ਸੇਤੀ ਜਾਲੇ ਤੂੜੀ ਵਿੱਚ ਲੁੜੰਦੜੀ ਸੋਹਾ ਨਾਨਕ ਤੈ ਸਹ ਨਾਲੇ ਗੁਰ ਕੈ ਸ਼ਬਦ ਆਰਾਧਿਆ ਨਾਮ ਰੰਗ ਬੈਰਾਗ ਜੀਤੇ ਪੰਜ ਬੈਰਾਇਆ ਨਾਨਕ ਸਫਲ ਮਾਰੂ ਇਹ ਰਾਗੇ ਜਾ ਮੂ ਇੱਕ ਤਾਂ ਲਖ ਤੋ ਜਿੱਤੀ ਪਿੰਨਣੇ ਦਰ ਕਿਤੜੇ ਬਾਮਣ ਬਿਰਥਾ ਗਇਓ ਜਨਮ ਜਨ ਕੀ ਤੋ ਸੋ ਵਿਸਰੇ ਸੋਰਠ ਸੋ ਰਸ ਜਿਆ ਕਭੂ ਨਾ ਫੀਕਾ ਹੋਏ ਨਾਨਕ ਰਾਮ ਨਾਮ ਗੁਣ ਗਾਈਐ ਦਰਗਾ ਨਿਰਮਲ ਸੋਏ ਜੋ ਪ੍ਰਭ ਰਖੇ ਆਪ ਤਿਨ ਕੋਏ ਨਾ ਮਾਰੀ ਅੰਦਰ ਨਾਮ ਨਿਧਾਨ ਸਦਾ ਗੁਣ ਸਾਰੇ ਏਕਾ ਟੇਕਾ ਗਮ ਮਨ ਤਨ ਪ੍ਰਵਤਾਰੀ ਲੱਗਾ ਰੰਗ ਅਪਾਰ ਕੋ ਨਾ ਉਤਾਰੇ ਗੁਰਮੁਖ ਹਰ ਗੁਣ ਗਾਇ ਸਾਜ ਸੰਸਾਰੀ ਨਾਨਕ ਨਾਮ ਨਿਧਾਨ ਹਿਰਦੈ ਉਰ ਹਾਰੇ ਕਰੇ ਸੋ ਚੰਗਾ ਮਾਨ ਦੁਈ ਗਣਤ ਲਾਹੇ ਆਪਣੀ ਨਦਰ ਨਿਹਾਲ ਆਪੇ ਲੈ ਹੋ ਲਾਇ ਜਨ ਦੇਹੋ ਮਤੀ ਉਪਦੇਸ਼ ਵਿਚੋ ਭਰਮ ਜਾਏ ਜੋ ਤੁਰ ਲਿਖਿਆ ਲੇਖ ਸੋਈ ਸਭ ਕਮਾਇ ਸਭ ਕਛ ਤਿਸ ਦਾ ਵਸ ਦੂਜੀ ਨਾਹੇ ਜਾਏ ਨਾਨਕ ਸੁਖ ਅੰਧ ਪਏ ਪ੍ਰਭ ਕੀ ਮਨ ਰਜਾਏ ਗੁਰ ਪੂਰਾ ਜਿਨ ਸਿਮਰਿਆ ਸੇਈ ਭੈ ਨਿਹਾਲ ਨਾਨਕ ਨਾਮ ਆਰਾਧਨਾ ਕਾਰਜ ਆਵੈ ਰਾਸ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਾਧਾਣੀਆ ਤਿਉ ਮਥੇ ਧਰਮ ਰਾਏ ਨਾਮ ਧਿਆਨ ਸਾਧਨਾ ਜਨੁ ਪਦਾਰਥ ਜੀਤ ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪੁਨੀਤ ਖੁਬੜੀ ਕੁਥਾਏ ਮਿੱਠੀ ਗਲਨ ਕੁਮੰਤਰੀਆ ਨਾਨਕ ਸੇਈ ਉਬਰੇ ਦਿਨਾ ਭਾਗ ਮਥਾਹੇ ਸੁਤੜੇ ਸੁਵੀ ਸਵਾਨੇ ਜੋ ਰਤੇ ਸਾਹ ਆਪਣਾਏ ਪ੍ਰੇਮ ਵਿਛੋਹਾ ਧੜੀ ਸੋ ਅਠੇ ਪਹਰ ਲਵਾਨੇ ਸੁਤੜੇ ਅਸੰਖ ਮਾਇਆ ਝੂਠੀ ਕਾਰਨੇ ਨਾਨਕ ਸੇ ਜਾਗਨ ਜੇ ਰਸਨਾ ਨਾ ਉਚਾਰਨੇ ਮਿਰਗ ਤਿਸਨਾ ਪੇਖ ਭੁੱਲਣੇ ਮੁੱਠੇ ਨਗਰ ਗੰਧਰਬ ਜਿਨਨੀ ਸੱਚ ਆਰਾਧਿਆ ਨਾਨਕ ਮਨ ਤਨ ਫੱਬ ਪਤਿਤ ਉਧਾਰਨ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ ਜਿਸੈ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ ਦੂਜੀ ਛੋੜ ਕੁਵਾਟੜੀ 100 ਚਿਤ ਲਾਏ ਦੂਜੈ ਭਾਵੀ ਨਾਨਕਾ ਵਹਣ ਲੁੜੰਦੜੀ ਜਾਏ ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣਜਾਰਿਆ ਸੱਚ ਵਖਰ ਜਿਨੀ ਲੱਦਿਆ ਸੇ ਸਤੜੇ ਪਾਸਾਰ ਉੰਥਾ ਪ੍ਰੇਮ ਨਾ ਜਾਣੀ ਭੂਲੀ ਫਿਰੈ ਗਵਾਰ ਨਾਨਕ ਹਰ ਵਿਸਰਾਇ ਕੈ ਪੌਦੇ ਨਰਕ ਅੰਧਿਆਰ ਮਾਇਆ ਮਨੋ ਨ ਵਿਸਰੈ ਮੰਗੈ ਦਮਾ ਦਮ ਸੋ ਪ੍ਰਭ ਚਿਤ ਨ ਆਵੀ ਨਾਨਕ ਨਹੀਂ ਕਰਮ ਤਿਚਰ ਮੂਲ ਨਾ ਥੜੀਂਦੋ ਜਿਚਰ ਆਪ ਕਿਰਪਾਲ ਸਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਰ ਖੰਭ ਵਿਕਾਂਦਲੇ ਦੇ ਰਹਾ ਕਿੰਨਾ ਸਾਵੀ ਤੋਲੇ ਤਨ ਜਣਾਈ ਆਪਣੈ ਲਹਾ ਸੋ ਸੱਜਣ ਟੋਲ ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਇਕ ਓੰਕਾਰ ਸਤਿਗੁਰ ਪ੍ਰਸਾਦਿ ਸਲੋਕ ਮਹੱਲਾ ਨੋਆ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਕੀਨੋ ਕਹੋ ਨਾਨਕ ਹਰਿ ਭਜ ਮਨਾ ਜਿਹ ਬਿਦ ਜਲ ਕਉ ਮੀਨ ਬਿਖਿਆਨ ਸੋ ਕਾਹੀ ਰਚਿਓ ਨਿਮਖ ਨ ਹੋਹੀ ਉਦਾਸ ਕਹੋ ਨਾਨਕ ਭਜ ਹਰਿ ਮਨਾ ਪਰ ਨ ਜਮ ਕੀ ਵਾਸ ਤਰਨਾ ਪੋ ਇਓ ਹੀ ਗਇਓ ਲਿਓ ਜਰਾ ਤਨ ਜੀਤੇ ਕਹੋ ਨਾਨਕ ਭਜ ਹਰਿ ਮਨਾ ਔਦ ਜਾਤ ਹੈ ਬੀਤ ਬਿਰਧਿ ਭਇਓ ਸੂਝੈ ਨਹੀਂ ਕਾਲ ਬਹੁ ਚੋਆਨ ਕਹੋ ਨਾਨਕ ਨਰ ਬਾਵਰੇ ਕਿਉ ਨਾ ਭਜੈ ਭਗਵਾਨ ਤਾਨੁ ਦਾਰਾ ਸੰਪਤਿ ਸਗਲੇ ਜਿਨ ਆਪਣੀ ਕਰ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਣੇ ਪਤਿਤਿ ਉਧਾਰਨ ਪੈ ਹਰਨ ਹਰਿ ਅਨਾਥ ਕੇ ਨਾਥ ਕਹੋ ਨਾਨਕ ਤਿਹ ਜਾਣੀਐ ਸਦਾ ਬਸਤ ਤੁਮ ਸਾਥੇ ਤਾਨੁ ਤਾਨ ਜਿਹ ਤੋ ਕਉ ਦੀਓ ਤਾਂ ਸਿਓ ਨੇ ਹੋ ਨਕੀਨ ਕਹੋ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ਤਨ ਤਨ ਸੰਪੈ ਸੁਖ ਦੀਓ ਅਰ ਜਿਹ ਲੀਕੇ ਧਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਰਾਮ ਸਭ ਸੁਖ ਦਾਤਾ RAM ਹੈ ਦੂਸਰ ਨਾਹਿਨ ਕੋਏ ਕਹੋ ਨਾਨਕ ਸੁਨ ਰੇ ਮਨਾ ਤਿਹ ਸਿਮਰਤ ਗਾਤਿ ਹੋਏ ਜਿਹ ਸਿਮਰਤ ਗਤ ਪਾਈਐ ਤਿਹ ਭਗ ਰੇ ਤੈ ਮੀਤ ਕਹੋ ਨਾਨਕ ਸੁਨ ਰੇ ਮਨਾ ਔਦ ਘਟਤ ਹੈ ਨੀਤ ਪਾਂਚ ਤਤ ਕੋ ਤਨ ਰਚਿਓ ਜਾਣਹੁ ਚਤੁਰ ਸੁਜਾਨ ਜਿਹ ਤੇ ਉਪਜੋ ਨਾਨਕਾ ਲੀਨ ਤਾਹਿ ਮਹਿਮਾਨ ਕਾਟ ਕਾਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਕਹੋ ਨਾਨਕ ਤੇ ਭਜ ਮਨਾ ਪਉ ਨਿਦ ਉਤਰ ਹੈ ਪਾਰ ਸੁਖ ਦੁਖ ਜਿਹ ਪਰ ਸੈ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤਿ ਭਗਵਾਨ ਉਸ ਤਦ ਨਿੰਦਿਆ ਨਾਹਿ ਜਿਹ ਕੰਚਨ ਲੋਹ ਸਮਾਨੇ ਕਹੋ ਨਾਨਕ ਸੁਨ ਰੇ ਮਨਾ ਮੁਕਤਿ ਤਾਹਿ ਤੈ ਜਾਣੇ ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨੇ ਕਹੋ ਨਾਨਕ ਸੁਨ ਰੇ ਮਨਾ ਮੁਕਤੇ ਤਾਹਿ ਤੈ ਜਾਣੇ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨ ਤਿਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹਿ ਵਖਾਨੇ ਜਿਹ ਵਿਖਿਆ ਸਗਲੀ ਤਜੀ ਲਿਓ ਭੇਖ ਵੈਰਾਗ ਕਹੋ ਨਾਨਕ ਸੁਨ ਰੀ ਮਨਾ ਤੇ ਨਰ ਮਾਥੈ ਭਾਗ ਜਿਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਨ ਰੀ ਮਨਾ ਤੇ ਘਾਟ ਬ੍ਰਹਮ ਨਿਵਾਸ ਜਿਹ ਪ੍ਰਾਨੀ ਖਾਉ ਮੈਂ ਤਜੀ ਕਰਤਾ ਰਾਮ ਪਛਾਨੇ ਕਹੋ ਨਾਨਕ ਵਹੁ ਮੁਕਤ ਨਰ ਇਹ ਮਨ ਸਾਚੀ ਮਾਨ ਪੈ ਨਾਸਨ ਦੁਰਮਤਿ ਹਰਨ ਕਾਲਿ ਮੈ ਹਰਿ ਕੋ ਨਾਮ ਨਿਸ ਦੇਨੁ ਜੋ ਨਾਨਕ ਪਜੈ ਸਫਲ ਹੋਇ ਤਿਹ ਕਾਮ ਜਿਹ ਬਾ ਗੁਣ ਗੋਬਿੰਦ ਪਜਹੁ ਕਰਨ ਸੁਨੋ ਹਰਿ ਨਾਮ ਕਹੋ ਨਾਨਕ ਸੁਨ ਰੀ ਮਨਾ ਪਰਹਿ ਨ ਜਮ ਕੈ ਧਾਮ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਹੋ ਨਾਨਕ ਆਪਨ ਤਰੈ ਔਰਨ ਲੇਤ ਉਧਾਰ ਜੋ ਸੁਪਨਾ ਅਰੁਪੇਖਨਾ ਐਸੇ ਜਗ ਕੋ ਜਾਣੇ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸ ਦੇਵ ਨੂੰ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਜੀਤੇ ਜੈਸੇ ਜਲ ਤੇ ਬੁੱਧ ਬੁਦਾ ਉਪਜੈ ਬਿਨ ਸੈ ਨੀਤ ਜਗ ਰਚਨਾ ਤੈ ਸੇ ਰਚੀ ਕਹੋ ਨਾਨਕ ਸੁਨ ਮੀਤ ਪ੍ਰਾਨੀ ਕਛੂ ਨ ਚੇਤਈ ਮਾਰਿ ਮਾਇਆ ਕਹਿ ਅੰਧ ਕਹੋ ਨਾਨਕ ਬਿਨ ਹਰਿ ਭਜਨ ਪਰਤ ਤਾਹਿ ਜਮ ਫੰਧ ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੇਹ ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇਹ ਮਾਇਆ ਕਾਰਨ ਤਾਵਹੀ ਮੂਰਖ ਲੋਗ ਅਜਾਨ ਕਹੋ ਨਾਨਕ ਬਿਨ ਹਰਿ ਭਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਨੀ ਨਿਸ ਦਿਨ ਭਜੈ ਰੂਪ RAM ਤੇ ਜਾਨ ਹਰਿ ਜਨ ਹਰਿ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਦ ਰਹਿਓ ਬਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰਿ ਭਜਨ ਜੀਵਨ ਕੋਨੇ ਕਾਮ ਪ੍ਰਾਨੀ ਰਾਮ ਨਾ ਚੇਤਈ ਮਾਰਿ ਮਾਇਆ ਕੈ ਅੰਧ ਕਹੋ ਨਾਨਕ ਹਰਿ ਭਜਨ ਬਿਨ ਪਰਤ ਤਾਹੇ ਜਮ ਫੰਧ ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨ ਕੋਇ ਕਹੋ ਨਾਨਕ ਹਰਿ ਭਜ ਮਨਾ ਅੰਤ ਸਹਾਈ ਹੋਇ ਜਨਮ ਜਨਮ ਪਰਮਤ ਫਿਰਿਓ ਮਿਟਿਓ ਨ ਜਮ ਕੋ ਤਰਾਸ ਕਹੋ ਨਾਨਕ ਹਰਿ ਭਜ ਮਨਾ ਨਿਰਭੈ ਪਾਵੈ ਬਾਸ ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨ ਮਨ ਕੋ ਮਾਨ ਦੁਰਮਾਤੀ ਸਿਓ ਨਾਨਕ ਫਦਿਓ ਰਾਖ ਲੇਹੋ ਭਗਵਾਨ ਬਾਲ ਜਵਾਨੀ ਅਰ ਬਿਰਦੇ ਹੁਨੇ ਤੀਨੇ ਅਵਸਥਾ ਜਾਣੇ ਕਹੋ ਨਾਨਕ ਹਰਿ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਨੋ ਹੁ ਤੋ ਸੁਨਾ ਕੀਓ ਪਰਿਓ ਲੋਭ ਹੈ ਬੰਧ ਨਾਨਕ ਸਮਿਓ ਰਾਮਿ ਗਇਓ ਆਵ ਕਿਉ ਰੋਵਤ ਅੰਧ ਮਨ ਮਾਇਆ ਮੈਂ ਰਾਮ ਰਹਿਓ ਨਿਕਸਦ ਨਾਹਿਨ ਮੀਤ ਨਾਨਕ ਮੂਰਤ ਚਿੱਤਰ ਜੋ ਛਾਡਿਤ ਨਾਹਿਨ ਭੀਤ ਨਰ ਚਾਹਤ ਕਛ ਔਰ ਔਰੈ ਕੀ ਔਰੈ ਪਈ ਚਿਤਵਤ ਰਹਿਓ ਠਗੌਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਏ ਕਹੋ ਨਾਨਕ ਸੁਨ ਰੇ ਮਨਾ ਹਰਿ ਭਾਵੈ ਸੋ ਹੋਏ ਜਗਤ ਵਿਖਾਰੀ ਫਿਰ ਤੋ ਹੈ ਸਭ ਕੋ ਦਾਤਾ ਰਾਮ ਕਹੋ ਨਾਨਕ ਮਨ ਸਿਮਰ ਸਿਮਰਤੇ ਪੂਰਨ ਹੋਵੈ ਕਾਮ ਝੂਠੈ ਮਾਨ ਕਹਾ ਕਰੈ ਜਗ ਸੁਪਨੇ ਜੋ ਜਾਨੋ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ ਗਰਬ ਕਰ ਤੁਹੈ ਦੇਹ ਕੋ ਬਿਨ ਸਹਿ ਛਿਨ ਮੈਂ ਮੀਤ ਜਿਹ ਪ੍ਰਾਨੀ ਹਰ ਜਸ ਕਹਿਓ ਨਾਨਕ ਤਿਹ ਜੀਤ ਜਿਹ ਕਟ ਸਿਮਰਨ RAM ਕੋ ਸੋ ਨਰ ਮੁਕਤਾ ਜਾਨੋ ਤਿਹੇ ਨਰ ਹਾਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤਿ ਭਗਵਾਨ ਜਿਹ ਪ੍ਰਾਨੀ ਕੈ ਨਾਹੇ ਮਾਨੇ ਜੈਸੇ ਸੁਕਰ ਸਵਾਨ ਨਾਨਕ ਮਾਨੋ ਤਾਹੇ ਤਨ ਸੁਆਮੀ ਕੋ ਗ੍ਰਹ ਜੋ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਧ ਹਰਿ ਭਜਾਓ ਇਕ ਮਨ ਹੋਏ ਇਕ ਚਿਤ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨਿਹ ਫਲ ਜਾਤ ਤਿਹ ਜੋ ਕੁੰਚਰੇ ਇਸਨਾਨ ਸਿਰ ਕੰਪਿਓ ਪਗ ਡਗਮਗੈ ਨੈਣ ਜੋਤੀ ਤੇਹੀਨ ਕਹੋ ਨਾਨਕ ਇਹ ਬੇਦ ਪਈ ਤਉ ਨ ਹਰ ਰਸ ਲੀਨ ਨਿਦਕਾਰੀ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੇ ਨਾਨਕ ਥਿਰ ਹਰ ਭਗਤ ਭੈ ਤੇ ਰਾਖੋ ਮਨ ਮਾਹੇ ਜਗ ਰਚਨਾ ਸਭ ਝੂਠ ਹੈ ਜਾਣ ਲੇ ਹੋ ਰੇ ਮੀਤ ਕਹੈ ਨਾਨਕ ਥਿਰ ਨਾ ਰਹੈ ਜੋ ਬਾਲੂ ਕੀ ਪੀਤ RAM ਗਇਓ ਰਾਮਨ ਗਇਓ ਜਾ ਕਉ ਬਹੁ ਪਰਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਤਾ ਕੀ ਕੀਤੀ ਐ ਜੋ ਅਨਹੋਨੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਉਪਜੋ ਸੋ ਬਿਨ ਸਿਖੈ ਪਰੋ ਆਦ ਕੈ ਕਾਲੇ ਨਾਨਕ ਹਰਿ ਗੁਣ ਗਾਏ ਦੇ ਛਾੜ ਸਗਲ ਜੰਜਾਲ ਦੋਹਰਾ ਬਲ ਛੁੱਟ ਕਿਉ ਬੰਧਨ ਪਰੇ ਕਛੂ ਨਾ ਹੋਤ ਉਪਾਏ ਕਹੋ ਨਾਨਕ ਅਬ ਓਟ ਹਾਰੇ ਗਜ ਦਿਓ ਹੋ ਸਹਾਇ ਵਲ ਹੋਆ ਬੰਧਨ ਛੁਟੇ ਸਭ ਕਿਛ ਹੋਤ ਉਪਾਇ ਨਾਨਕ ਸਭ ਕਿਛ ਤੂੰ ਰਹਿ ਹਾਥ ਮੈਂ ਤੂੰ ਹੀ ਹੋਤ ਸਹਾਇ ਸੰਗ ਸਖਾ ਸਭ ਤਜ ਗਏ ਕੋ ਨ ਨਿਭਿਓ ਸਾਥੇ ਕਹੋ ਨਾਨਕ ਇਹ ਵਿਪਤੀ ਵੈ ਟੇਕ ਏਕ ਰਘੁਨਾਥ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ RAM ਨਾਮ ਉਰ ਮੈਂ ਗਏ ਹੋ ਜਾ ਕੈ ਸਮ ਨਹੀਂ ਕੋਏ ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ ਮੁੰਦਾਵਣੀ ਮਹੱਲਾ ਪੰਜਵਾ ਥਾਨ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਾ ਜਾਈ ਨਿਤ ਨਿਤ ਰਖੋ ਰਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਿਆ ਮਿਹਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪ ਹੈ ਆਠੋ ਨੰਦਨ ਪ੍ਰਥਮ ਰਾਗ ਪੈਰਉ ਬੈ ਕਰਹੀ ਪੰਚ ਰਾਗ ਨੀ ਸੰਗ ਚਰਹੀ ਪ੍ਰਥਮ ਪੈਰ ਵੀ ਬਿਲਾਵਲੀ ਪੁੰਨਿਆ ਕੀ ਗਾਵ ਹੈ ਬੰਗਲੀ ਹੁਣ ਅਸ ਲੇਖੀ ਕੀ ਪਈ ਬਾਰੀ ਏ ਪੈਰੋ ਕੀ ਪਾਚੋ ਨਾਰੀ ਪੰਚਮ ਹਰਖ ਦਸਾਖ ਸੁਨਾਵਹਿ ਬੰਗਾਲਮ ਮਦ ਮਾਧਵ ਗਾਵਹਿ ਲਲਤ ਵਿਲਾਵਲ ਗਾਵਹੀ ਆਪਣੀ ਆਪਣੀ ਪਾਂਤ ਅਸ਼ਟ ਪੁੱਤਰ ਭੈਰਵ ਕੇ ਗਾਵਹਿ ਗਾਇਨ ਪਾਤਰ ਦੁਤੀਆ ਮਾਨ ਕੌਸਕਿਆਲਾ ਪਹਿ ਸੰਗ ਰਾਗ ਨੀ ਪਾ ਚੌਥਾ ਪਹਿ ਗੂੰਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਤਨਾਸਰੀ ਏ ਪਾਚੋ ਗਾਈ ਮਾਲ ਰਾਗ ਕੌਸਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਭਲ ਚੰਡ ਕਉ ਸਕਿਓ ਭਾਰਾ ਖਾਉ ਖਾਟਿਓ ਭੌਰਾ ਨਦ ਗਾਏ ਅਸ਼ਟ ਮਾਲ ਸਕ ਸੰਗ ਲਾਏ ਪੁਨ ਆਇਓ ਹਿੰਡੋਲ ਪੰਚ ਨਾਰੀ ਸੰਗ ਅਸ਼ਟ ਸੁਤ ਉਠੈ ਤਾਨ ਕਲੋਲ ਗਾਇਨ ਤਾਰ ਮਿਲਾਵਹੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਆਈ ਰਸ ਅਹੀਰੀ ਲੈ ਪਾਰ ਜਾ ਸੰਗ ਲਾਈ ਪਾਚੋ ਆਰ ਜਾ ਸੁਰਮਾ ਆਨੰਦ ਪਾਸ ਕਰ ਆਏ ਚੰਦਰ ਬਿੰਬ ਮੰਗਲ ਸੁਹਾਏ ਸਰਸਵਾਨ ਆਉ ਆਹੇ ਬਿਨੋਦਾ ਗਾਵੈ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪਕ ਕੀ ਬਾਰੀ ਕਛੇਲੀ ਪਟ ਮੰਜਰੀ ਟੋਡੀ ਕਹੀ ਅਲਾਪੇ ਕਾਮੋਦੀ ਔ ਗੂਜਰੀ ਸੰਗ ਦੀਪਕ ਕੇ ਥਾਪੇ ਕਾਲੰਕਾ ਕੁੰਤਲ ਔ ਰਾਮਾ ਕਮਲ ਕੁਸਮ ਚੰਪਕ ਕੇ ਨਾਮਾ ਗੌਰ ਆਇਓ ਕਨ ਰਾਖ ਲਿਆਨਾ ਆਸ਼ਟ ਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਗ ਵਹਿ ਗਾਵਹਿ ਪਾਚੋ ਸੰਗ ਬਰੰਗਨ ਲਾਵਹਿ ਬੈਰਾਰੀ ਕਰਨਾਟੀ ਤਰੀ ਗਵਰੀ ਗਾਵਹਿ ਆਸਾਵਰੀ ਤੇਹ ਪਾਛੈ ਸਿੰਧਵੀ ਅਲਾਪੀ ਸ੍ਰੀ ਰਾਗ ਸਿਉ ਚੌਥਾ ਪੀ ਸਾਲੂ ਸਾਰਗ ਸਾਗਰਾ ਔਰ ਗੋੜ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਾਮੀਰ ਖਸ਼ਟਮ ਵੇਖ ਰਾਗ ਵਹਿ ਗਾਵਹਿ ਪਾਚੋ ਸੰਗ ਬਰੰਗਨ ਲਾਵਹਿ ਸੋਰਠਿ ਗੋਂਡ ਮਲਾਰੀ ਤੁਨੀ ਉਨ ਗਾਵਹਿ ਆਸਾ ਗੁਨ ਗੁਨੀ ਉਚੈ ਸੁਰ ਸੁਹਉ ਉਨ ਕੀਨੀ ਮੇਘ ਰਾਗ ਸੋ ਪਾਚੋ ਚੀਨੀ ਬੈਰਾ ਤਰ ਗਜ ਤਰ ਕੇ ਦਾਰਾ ਜਵਲੀ ਤਰ ਨਟ ਆਓ ਜਲ ਤਾਰਾ ਉਨ ਗਾਵਹਿ ਸ਼ੰਕਰ ਓ ਸਿਆਮਾ ਮੇਘ ਰਾਗ ਪੁੱਤਰਨ ਕੇ ਨਾਮਾ ਖਸਟ ਰਾਗ ਉਨ ਗਾਏ ਸੰਗ ਰਾਗ ਨੀਤੀਸ ਸਭੈ ਪੁੱਤਰ ਰਾਗਨ ਕੇ 18 10 20